ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤ ਗਿਆਨ ਕਹਿ ਜਾ ਹੋਊਗਾ ਗਿਆਨੀ ਕਹਿ ਜਾ ਹੋਊਗਾ ਮੂੰਹ ਨਾਲ ਜ਼ਿਆਦਾ ਗੱਲਾਂ ਕਰਨ ਵਾਲਾ ਗਿਆਨੀ ਨਹੀਂ ਹੁੰਦਾ ਹੈ ਵੀ ਲੈਕਚਰ ਦੇਈ ਜਾਵੇ ਯਾਦ ਕਰ ਲੈ ਸ਼ਾਦ ਲੱਦ ਲੱਦ ਲੈ ਖੋਪੜੀ ਤੇ ਪੜ ਪੜ ਸੁਣਾਈ ਜਾਊਗਾ ਭਗਤੀਆਂ ਬੋਲੀ ਜਾਊਗਾ ਅਰਥ ਪਤਾ ਨਹੀਂ ਕੀ ਨੇ ਮੁੱਖ ਤੋਂ ਬਾਤਾਂ ਕਰਨਾ ਗਿਆਨੀ ਨਹੀਂ ਹੁੰਦਾ ਹੈ ਸਟੇਜ ਤੇ ਚੜ ਕੇ ਟੱਪ ਕੇ ਬਹਿ ਗਿਆ ਅਰਥ ਨਾਲ ਬੋਲੀ ਗਿਆ ਇਹ ਗਿਆਨੀ ਹੈ ਮ ਕਰਦੀਆਂ ਨਾ ਗੱਲਾਂ ਨੂੰ ਇਹ ਜੇ ਬਥੇਰੇ ਸੀ ਪਹਿਲਾਂ ਵਧੀਆ ਵਧੀਆ ਗਿਆਨ ਕਰਨ ਵਾਲੇ ਬੈਠੇ ਨੇ ਵਕਤੇ ਜਿਹਨਾਂ ਨੂੰ ਸਾਰੀਆਂ ਵਿਆਕਰਣ ਸਾਹਿਤ ਟੀਕੇ ਕਰਨ ਵਾਲੇ ਬੈਠੇ ਨੇ ਇਹ ਜਿ ਲਿਖਿਆ ਹੋਇਆ ਸਾਡੇ ਦੇ ਬੰਦੇ ਵਾਹੀ ਕੁਝ ਨਹੀਂ ਉਹਨਾਂ ਨੂੰ ਇਹੀ ਪਤਾ ਵਿਆਕਰਣ ਕੀ ਹੁੰਦੀ ਹੈ ਵਿਆਕਰਣ ਕਿਹਨੇ ਬਣਾਈ ਹੈ ਕੀ ਵਿਆਕਰਣ ਦੇ ਅਸੂਲ ਨੇ ਕੀ ਨਿਯਮ ਨੇ ਵਿਆਕਰਣ ਭਾਸ਼ਾ ਦੇ ਮਗਰ ਹੈ ਭਾਸ਼ਾ ਵਿਆਕਰਣ ਦੇ ਮਗਰ ਵਿਆਕਰਣ ਭਾਸ਼ਾ ਦੇ ਮਗਰ ਹੈ ਨਵੀਂ ਗੱਲ ਦੱਸਦਾ ਮੈਂ ਵਿਆਕਰਣ ਭਾਸ਼ਾ ਦੇ ਮਗਰ ਹੈ ਭਾਸ਼ਾ ਬਦਲਦੀ ਹੈ ਵਿਆਕਰਣ ਦੱਸਦੀ ਹੈ ਇਹਨੇ ਨਿਯਮਾਂ ਦੇ ਅਨੁਸਾਰ ਭਾਸ਼ਾ ਪਹਿਲਾਂ ਆ ਸੀ ਹੁਣ ਬਦਲੀ ਗਈ ਆ ਵਿਆਕਰਣ ਦੇ ਅਨੁਸਾਰ ਕਦੇ ਭਾਸ਼ਾ ਨਾ ਰਹੀ ਹੈ ਨਾ ਰਹੂ ਵਿਆਕਰਣ ਦੇ ਨਾਲ ਅੱਖਰਾਂ ਨੂੰ ਅਸੀਂ ਤੋੜ ਕੇ ਇਹਨਾਂ ਦਾ ਅਰਥ ਲੱਭ ਲੈਂਦੇ ਇਹ ਗੱਲ ਸਿਖਾਉਂਦੀ ਹੈ ਨਵੇਂ ਅੱਖਰ ਬਣਾਉਣੇ ਨਵੀਂ ਭਾਸ਼ਾ ਘੜਨ ਵਿੱਚ ਵਿਆਕਰਣ ਮਦਦ ਦਿੰਦੀ ਹੈ ਸਿਰਫ ਉਹਨੂੰ ਸੰਧੀ ਵਿਸ਼ੇਦ ਕਹਿੰਦੇ ਨੇ ਸੰਧੀ ਕਰਨੀ ਔਰ ਸੰਧੀ ਵਿਸ਼ੇਦ ਕਰਨੀ ਦੋ ਤਿੰਨ ਲਫ਼ਜ਼ਾਂ ਨੂੰ ਇਕੱਠੇ ਕਰਕੇ ਇੱਕ ਸ਼ਬਦ ਬਣਾ ਲੈਣਾ ਨਿਯਮ ਹੁੰਦੇ ਨੇ ਵੀ ਇਹ ਨਿਯਮ ਨਾ ਐ ਪਿੱਛੇ ਬਣਦੇ ਆਏ ਨੇ ਇਸ ਨਿਯਮ ਨਹੀਂ ਬਣੂ ਪਿੱਛੇ ਜਿਹੜੇ ਨਿਯਮ ਨੇ ਨਾ ਐਸ ਨਿਯਮ ਨਾਲ ਇਹ ਅੱਖਰ ਐ ਬਦਲਦੇ ਆਏ ਨੇ ਜਿਵੇਂ ਸ਼ਿਸ਼ ਤੋਂ ਸਿੱਖ ਬਣੇ ਗਿਆਨ ਤੋਂ ਗਿਆਨੀ ਬਣੇ ਤਾਂ ਬਣੇ ਇਹ ਦੇ ਤੋਂ ਇਹ ਇੱਥੇ ਵਰਤਿਆ ਹੋਇਆ ਉਹ ਗਿਆਨੀ ਕਹਿੰਦੇ ਤੇ ਗਿਆਨੀ ਨਹੀਂ ਸੀ ਕਹਿੰਦੇ ਗਿਆਨ ਧਿਆਨ ਨਹੀਂ ਵਰਤਿਆ ਪਰ ਹੁਣ ਗੱਗਾ ਹੋ ਗਿਆ ਗਿਆਨ ਇਹ ਹੁਣ ਪਤਾ ਲੱਗੂਗਾ ਇਹ ਬਹੁਤ ਸਾਰੇ ਲਫ਼ਜ਼ਾਂ ਦੇ ਵਿੱਚ ਇਹ ਨਿਯਮ ਪਤਾ ਲੱਗਦਾ ਪਿੱਛੇ ਐ ਸੀ ਹੁਣ ਸੱਚ ਦਾ ਆਨੰਦ ਲਫ਼ਜ਼ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਸਤ ਚਿੱਤ ਆਨੰਦ ਸਤ ਜਮਾ ਚਿੱਤ ਜਮਾ ਆਨੰਦ ਸੱਚ ਦਾ ਆਨੰਦ ਬਣ ਗਿਆ ਪੱਤੇ ਚਿੱਤ ਦਾ ਤੱਤੇ ਦਾ ਦਰਦਾ ਬਣਿਆ ਹੋਇਆ ਸੱਚ ਚਿੱਤ ਤੱਤਾ ਸੀ ਨਾ ਤੱਤੇ ਦਾ ਦਰਦਾ ਬਣ ਗਿਆ ਸੱਚ ਦਾ ਦਾ ਰੱਖ ਲਿਆ ਸੱਚਾ ਕੱਢ ਦਿੱਤਾ ਸੱਚ ਸੱਚ ਦੇ ਵਿੱਚ ਚੱਚਾ ਹੈਗਾ ਪਹਿਲਾਂ ਸੱਚ ਚਿੱਤ ਦਾ ਚੱਚਾ ਕਰ ਦਿੱਤਾ ਦੋ ਚੱਚੇ ਆ ਗਏ ਸੱਚ ਵਿੱਚ ਵੀ ਚੱਚਾ ਚਿੱਤ ਵਿੱਚ ਸਿਆਰੀਆ ਚੱਚਾ ਇੱਕ ਚੱਚਾ ਉੱਡ ਗਿਆ ਉੱਡ ਗਿਆ ਨਾ ਇੱਕ ਸਿਆਰੀ ਨਾਲ ਉੱਡ ਗਈ ਤੱਤੇ ਦਾ ਦੱਦਾ ਬਣਾ ਕੇ ਕੰਨਾ ਬਣਾਤਾ ਸੱਚ ਦਾ ਆਨੰਦ ਆਨੰਦ ਦੀ ਗੱਲ ਅੰਦਰ ਰੱਖ ਲਿਆ ਆੜਾ ਤਨਾ ਹੋਰ ਘਟ ਇਹ ਨਿਯਮ ਹੈ ਸੱਚ ਦਾ ਆਨੰਦ ਬੜਾ ਹੁਣ ਸਾਨੂੰ ਦਾ ਪਤਾ ਵੀ ਇਹਦੇ ਅਰਥ ਕੀ ਨੇ ਜਿਹਨੂੰ ਇਹ ਸੰਧੀ ਦੇ ਨਹੀਂ ਪਤਾ ਆਇਆ ਕਿੱਥੋਂ ਲੋ ਕਿਵੇਂ ਅਰਥ ਕਰਨ ਨੂੰ ਵੀ ਸੱਚ ਦਾ ਆਨੰਦ ਕੀ ਹੁੰਦਾ ਸੱਚ ਨਾਲ ਜੀ ਦਾ ਚਿੱਤ ਆਨੰਦ ਹੋਇਆ ਹੋਵੇ ਨਾ ਸੱਚ ਪ੍ਰਾਪਤੀ ਤੋਂ ਬਾਅਦ ਜਿਹੜਾ ਆਨੰਦ ਹੈ ਜਿਹਨੂੰ ਹੋਇਆ ਹੋਇਆ ਉਹ ਸੱਚ ਦਾ ਆਨੰਦ ਹੈ ਸਦਾ ਆਨੰਦ ਵੀ ਕਹਿੰਦੇ ਨੇ ਸ਼ੌਰਟ ਲੱਗਦਾ ਜੀ ਉਹ ਜਿਹੜਾ ਆਨੰਦ ਹੈ ਉਹਦਾ ਨਾਮ ਸਦਾ ਆਨੰਦ ਹੈ ਆਨੰਦ ਜਿਹੜਾ ਆਨੰਦ ਮਿਲਿਆ ਸੱਚ ਦਾ ਆਨੰਦ ਤਾਂ ਉਹ ਹੈ ਜਿਹਦੇ ਜਿਹਨੂੰ ਮਿਲਿਆ ਨਾ ਉਹਨੇ ਜੋ ਮਿਲਿਆ ਉਹ ਸਦਾ ਆਨੰਦ ਹੈ ਸਦਾ ਆਨੰਦ ਰਹਿਣ ਦੇ ਨਿਰਾਤੀ ਬਣੇ ਹੋਏ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਔੜੀ ਨੰਗਾ ਗਿਆਨ ਨਹੀਂ ਮੁਖ ਬਾਤੋਂ ਮਨੇ ਤੋਂ ਗੱਲਾਂ ਕਰਨਾ ਗਿਆਨ ਨਹੀਂ ਹੁੰਦਾ ਆਸਤਾਰ ਬੋਲੀ ਗਿਆ ਅਨੇਕ ਜੁਗਤ ਸ਼ਾਸਤਰ ਦਾ ਉਹਨਾਂ ਨੂੰ ਕਿਹੜਾ ਪਤਾ ਜਿਹਨਾਂ ਨੂੰ ਮੈਂ ਗੱਲਾਂ ਕਰਦਾ ਇਹਨਾਂ ਨੂੰ ਕਿਹੜਾ ਪਤਾ ਹੈ ਇਹ ਕਹਦਾ ਗਿਆਨ ਉਲਟਾ ਗਿਆਨ ਪੜਾ ਦੋਗੇ ਤੁਸੀਂ ਉਹ ਤਾਂ ਉਹਨਾਂ ਦਾ ਨੁਕਸਾਨ ਕਰਦਾ ਸਮਾਂ ਗਿਆਨ ਨਹੀਂ ਮੁਖ ਬਾਤੋਂ ਜਿਵੇਂ ਰਾਗੀ ਢਾਡੀ ਹੁਣ ਸਹੀ ਕਰਦੇ ਰਹੇ ਨੇ ਰਾਗੀ ਢਾਡੀ ਸਾਡੇ ਇਹੀ ਕਰਦੇ ਰਹੇ ਨੇ ਕੁਝ ਪਤਾ ਕਰ ਗੱਲ ਅੱਲਾ ਨਹੀਂ ਜੋ ਹੂੰ ਆਇਆ ਬੋਲੀ ਗਏ ਨੇ ਗੁਰਬਾਣੀ ਤਾਂ ਇੰਨਾ ਦੂਰ ਚਲੇ ਗਏ ਦੂਰ ਲੈ ਗਏ ਬਸ ਅਨੇਕ ਜੁਗਤੀ ਸ਼ਾਸਤਰ ਕਰ ਭੰਤੋ ਅਨੇਕ ਜੁਗਤੀ ਨਾਲ ਸ਼ਾਸਤਰਾਂ ਦੀ ਵਿਆਖਿਆ ਕਰਦਾ ਜਾਂ ਹੈ ਰਮਾਇਣ ਦੀ ਵਿਆਖਿਆ ਕਰਦਾ ਆਪਣੇ ਆਪਣੇ ਤਰੀਕੇ ਨਾਲ ਕਰਦੇ ਨੇ ਸਾਰੇ ਸ਼ਾਸਤਰਾਂ ਨੇ ਦਾਦਾ ਅਰਥ ਕਰਦਾ ਕਿ ਤੁਕ ਦੇ 20 20 ਅਰਥ ਕਰਦਾ ਹੈ ਅਨੇਕ ਪ੍ਰਕਾਰ ਦੇ ਉਹ ਜਿਵੇਂ ਪਿੰਡਾਂ ਵਾਲਾ ਕਰਦਾ ਸੀ 20 20 ਅਰਥ ਇੱਕ ਲਫ਼ਜ਼ ਉਹਨਾਂ ਵਾਸਤੇ ਆਇਆ ਹੋਇਆ ਇਹ ਗਿਆਨ ਨਹੀਂ ਹੈ ਉਹਨੂੰ ਆ ਦੱਸਿਆ ਵੀ ਆ ਕੀ ਲਿਖਿਆ ਹੈ ਤੇ ਚੁੱਪ ਆ ਕੀ ਲਿਖਿਆ ਹੈ ਇਹਨਾਂ ਵਾਸਤੇ ਹੀ ਲਿਖਿਆ ਹੈ ਜਿਹਨਾਂ ਨੇ ਤੂੰ ਅਗਲ ਲੱਗ ਕੇ ਚੱਲ ਪਿਆ ਭਗਤੀ ਵਾਲੇ ਜਾਂਦੇ ਸੀ ਕੱਢ ਕੇ ਬੰਦੇ ਨੂੰ ਦੇ ਦਿੰਦੇ ਸੀ ਵੀ ਆ ਪੁੱਛੋ ਨਹੀਂ ਆ ਕੀ ਲਿਖਿਆ ਹੈ ਇਹ ਤੇਰੇ ਖਤਰੇ ਲਿਖਿਆ ਹੋਇਆ ਹੈ ਤਾਂ ਉਹਨੂੰ ਕੌਣ ਪੰਡਤ ਕਹਿੰਦੇ ਸੀ ਅਸੀਂ ਜਿਹੜਾ ਬਾਹਮਣ ਹੈ ਬਾਹਮਣਾ ਹੀ ਕਰਦਾ ਉਹ ਉਹਦੇ ਅਸਲੀ ਅਰਥ ਕੀ ਹੋਗੇ ਉਸ ਪੰਕਤੀ ਦੇ ਜੇ ਤੁਸੀਂ ਉਹਦੇ 24 ਅਰਥ ਕਰਤੇ ਅਸਲੀ ਦਾ ਅਰਥ ਕੋਈ ਵੀ ਨਾ ਰਹੇ ਫਿਰ ਉਹਦੇ ਜੋ ਮਰਜ਼ੀ ਹੋ ਹੋਊਗਾ ਲੋ ਮੇਰਾ ਜਿਹੜਾ ਮਰਜ਼ੀ ਰੱਖ ਲੋ ਜਿਹੜਾ ਮਰਜ਼ੀ ਰੱਖ ਲੋ ਫਿਰ ਤਾਂ ਇਹਦਾ ਸੱਚ ਰਹਿਣਾ ਨਹੀਂ ਇਹਦੇ ਵਿੱਚ ਕਿਤੇ ਸੱਚ ਕਿਤੇ ਰਹੇ ਗੁਰਬਾਣੀ ਇਸ ਤਰੀਕੇ ਨਾਲ ਲਿਖੀ ਹੋਈ ਹੈ ਦਾ ਦੁਆਰਥ ਹੋ ਨਹੀਂ ਸਕਦਾ ਆਪਣੇ ਉਸੇ ਅਰਥ ਦੇ ਉਹ ਹੋ ਸਕਦੇ ਨੇ ਚਾਰ ਪ੍ਰਕਾਰ ਦੇ ਅਰਥ ਇੱਥੇ ਦੇ ਦੋ ਅਰਥ ਦੋ ਅਰਥ ਹੁੰਦੇ ਦੋ ਅਰਥ ਤਾਂ ਇਹ ਲੋਕ ਦੇ ਇੱਥੇ ਵੀ ਸੱਚ ਹੈ ਨਾ ਦੋ ਅਰਥ ਪਰ ਲੋਕ ਦੇ ਉਹ ਉਹੀ ਚਾਰ ਪ੍ਰਕਾਰ ਦੇ ਉਹਨਾਂ ਨੇ ਕਿਹਾ ਰੋੜਾ ਹੋਰੋ ਬਾਟਕਾ ਉਹ ਜਿਹੜਾ ਰੋੜਾ ਹੋਰੋ ਬਾਟਕਾ ਉਹ ਚੌਥੇ ਨੰਬਰ ਦੇ ਅਰਥ ਕਰਨ ਜੋਗਾ ਹੀ ਹੈ ਸਭ ਤੋਂ ਰੱਦੀ ਅਰਥ ਸਮਝਾਓ ਹੈ ਤਾਂ ਉਹ ਧਰਮ ਕੇ ਆਦਮੀ ਪਰ ਸਭ ਤੋਂ ਪਹਿਲਾਂ ਉਹ ਪ੍ਰਚਾਰਕ ਸਭ ਤੋਂ ਰੱਦੀ ਅਰਥ ਉਹ ਕਰੂਗਾ ਜਿਹੜਾ ਰੱਦੀ ਅਰਥ ਕਰੂਗਾ ਰੋੜੇ ਹੀ ਅਟਕੇ ਬਣ ਤੇ ਉਹ ਤਾਂ ਉੱਥੇ ਘਰਾਤਾ ਉਹਨੇ ਜਾ ਕੇ ਜਿਹੜਾ ਦੂਏ ਨੰਬਰ ਦਾ ਉਦੋਂ ਹੋ ਚੰਗੇ ਕਰੂਗਾ ਪਰ ਭਰਮ ਉਹ ਵੀ ਪਾਊਗਾ ਉਹ ਕਿਹਾ ਜਾਊਗਾ ਜਿਆਦਾ ਤੇ ਜਿਆਦਾ ਮੁਸਕੀਨ ਮਸਕੀਨ ਵਰਗਾ ਹੋ ਜਾਊਗਾ ਬਸ ਜਿਹੜਾ ਉਦੋਂ ਮਹਾ ਹੋਊਗਾ ਉਹ ਫਿਰ ਸੱਚ ਦੇ ਅਰਥ ਕਰੋ ਪਰਲੋਕ ਵਾਲੇ ਅਰਥ ਕਰੋ ਸੱਚ ਵਾਲੇ ਕਰੋ ਦੋ ਅਰਥ ਤਾਂ ਪਰਲੋਕ ਦੇ ਰਹਿੰਦੇ ਉਹ ਨਿਰੇ ਆਧਾਰਤ ਇਹਦੇ ਤੇ ਹੋਣਗੇ ਜੀਵਾਤਮਾ ਦੇ ਇੱਥੇ ਵਾਲਾ ਸੱਚ ਤਾਂ ਹੋਰ ਹੈ ਨਾ ਇੱਥੇ ਵਾਲਾ ਸੱਚ ਤਾਂ ਦੋ ਕਿਸਮ ਦਾ ਇੱਥੇ ਵਾਲਾ ਸੱਚ ਤਾਂ ਮਾਇਆ ਦਾ ਹੀ ਸੱਚ ਹੈ ਗਿਆਨੀ ਸੋਏ ਜਾ ਕੇ ਦੜ ਸੋ ਉਹ ਨਿਰਾਕਾਰੀ ਅਰਥ ਕਰੂ ਉਹ ਨਹੀਂ ਕਰ ਸਕਦਾ ਤੂੰ ਇਹਾਂ ਦਾ ਅਰਥ ਤਾਂ ਸੰਸਾਰੀ ਅਰਥ ਹੈ ਉਹਾਂ ਦਾ ਅਰਥ ਨਿਰਾਕਾਰੀ ਅਰਥ ਚਾਰ ਅਰਥ ਹੋ ਜਾਂਦੇ ਮਨ ਦੇ ਲੈਵਲ ਦੇ ਅਰਥ ਕਰਦਾ ਰਿਹਾ ਜਿਵੇਂ ਮਸਕੀਨ ਉਹ ਇਹ ਦੇਖਦਾ ਰਿਹਾ ਕਿ ਅੱਜ ਦਾ ਸਿੱਖ ਕਿਹਾ ਜਾ ਸਿੱਖ ਉਹ ਆਪਣੇ ਮੂਰੇ ਉਹ ਵੀ ਜਿਹੜਾ ਅੱਖਾਂ ਦੇ ਮੂਰੇ ਚੀਜ਼ ਉਹੀ ਦੱਸੂਗਾ ਸੰਸਾਰ ਵਿੱਚ ਜਿਹੜੇ ਸੰਸਾਰੀ ਅਰਥ ਹੁੰਦੇ ਨੇ ਨਾ ਅੱਖਾਂ ਦੇ ਜੋ ਦੇਖ ਰਿਹਾ ਉਹੀ ਦੱਸੂਗਾ ਦੂਰ ਦ੍ਰਿਸ਼ਟੀ ਨਹੀਂ ਉਹਦੇ ਕੋਲੇ ਜਿਹੜੇ ਮਨੋਵਿਗਿਆਨੀ ਨੇ ਉਹ ਮਨ ਨੂੰ ਰੀਡ ਕਰਦੇ ਨੇ ਮਨ ਕੀ ਕਰਦਾ ਹੈ ਰੋਜ਼ ਗੁਰਦੁਆਰੇ ਆਉਣੇ ਵਾਲੇ ਪੱਕੇ ਸਿੱਖ ਨਹੀਂ ਹੁੰਦੇ ਉਹ ਵੀ ਪ੍ਰੈਕਟੀਕਲ ਜੋ ਦੇਖਦੇ ਮੈਂ ਇਹ ਜੇ ਦੇਖੇ ਨੇ ਬਹੁਤ ਪ੍ਰੈਕਟੀਕਲ ਜੋ ਗੱਲ ਕਰਦੇ ਜੋ ਦੇਖਿਆ ਉਹ ਗੱਲ ਕਰ ਰਿਹਾ ਜੋ ਨਹੀਂ ਦੀਦਾ ਉਹ ਉਹ ਕੌਣ ਦੇਖੂਗਾ ਦੇਖਣਾ ਉਹ ਹੈ ਇੱਥੇ ਉਹ ਗੱਲ ਹੈ ਸੋ ਬੋਲੇ ਜੋ ਵੇਖੇ ਅੱਖੀ ਬੋਲਣ ਵਾਲੇ ਨੇ ਅੱਖੀ ਪੇਖੀ ਅਸੀਂ ਦੇਖਣੀ ਹੈ ਬੁੱਝਣੀ ਹੈ ਉਹ ਬੋਲਣ ਵਾਲਿਆਂ ਨੇ ਤਾਂ ਉਹ ਚੀਜ਼ ਦੇਖ ਕੇ ਲਿਖੀ ਹੈ ਅਸੀਂ ਬੁੱਝਣੀ ਹੈ ਕੀ ਦੇਖਿਆ ਉਹਨਾਂ ਨੇ ਸਾਡੇ ਵਾਸਤੇ ਬੁਝਾਰਤਾ ਉਹਨਾਂ ਨੇ ਦੇਖ ਕੇ ਲਿਖੀ ਉਹ ਬੁੱਝਣੀ ਸੀ ਗੱਲ ਬੁੱਝੀ ਇੱਕ ਵੀ ਨਹੀਂ ਉਹ ਗੱਲ ਬੁੱਝਣ ਵਾਲੀ ਹੈ ਉਹਨੇ ਦਾ ਹੈ ਨਹੀਂ ਕਮੀਆਂ ਦੱਸ ਦਿੱਤੀਆਂ ਸਿੱਖਾਂ ਦੀਆਂ ਇਸੇ ਕਰਕੇ ਉਹ ਵੈਗਰੂ ਨਾਮ ਹੈ ਕਰੀ ਜਾਂਦਾ ਵੈਗਰੂ ਨੂੰ ਅਰਥ ਮੰਨਦਾ ਹੈ ਨਾਮ ਹੈ ਇਹ ਤਾਂ ਉਹ ਸਭ ਪਤਾ ਲੱਗਦਾ ਉਹਨੂੰ ਗੁਰਬਾਣੀ ਦੀ ABC ਦਾ ਵੀ ਨਹੀਂ ਪਤਾ ਸਾਫ ਹੋ ਗਿਆ ਉਹਨੂੰ ਕੁਝ ਵੀ ਨਹੀਂ ਪਤਾ ਇਹਨੂੰ ਨਾਮ ਮੰਨਦਾ ਇਹਨੂੰ ਨਾਮ ਨਾ ਮੰਨਦਾ ਇਹਨੂੰ ਉਹ ਨਾਮ ਨਹੀਂ ਮੰਨੂ ਜਿਹਨੂੰ ਨਿਰਾਕਾਰ ਦੀ ਸੋਚੀ ਹੈ ਜਿਹਨੂੰ ਉੱਥੇ ਦੇ ਅਰਥਾਂ ਦਾ ਪਤਾ ਹੈ ਜਿਹਨੂੰ ਗਿਆਨ ਜਿਹੜਾ ਹੈ ਤਤ ਗਿਆਨ ਨਾਮ ਹੈ ਜਿਹਨੂੰ ਇਹ ਪਤਾ ਹੈ ਗੁਰ ਗਿਆਨ ਪਦਾਰਥ ਨਾਮ ਹੈ ਜਿਹਨੂੰ ਇਹ ਸਟਾਈ ਕਰ ਗਈ ਭਗਤੀ ਉਹ ਵੈਗਰੂ ਨੂੰ ਨਾਮ ਨਹੀਂ ਮੰਨਦਾ ਉਹ ਨਹੀਂ ਮੰਨਦਾ ਵੈਗਰੂ ਅਡਜੈਕਟਿਵ ਹੈ ਗੁਣਵਾਚਕ ਨਾਮ ਇੱਕ ਨਾਮ ਗੁਣਵਾਚਕ ਨਾਮ ਹੈ ਇਹਦੇ ਵਾਸਤੇ ਗੁਰਮੰਤਰ ਵਾਸਤੇ ਬਾਣੀ ਵਾਸਤੇ ਗੁਰਬਾਣੀ ਵਾਸਤੇ ਬਾਹੋ ਬਾਹੋ ਬਾਣੀ ਨਿਰੰਕਾਰ ਆਇਆ ਨਾ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਬ ਡਬਰ ਨਾ ਕੋਈ ਬਾਣੀ ਨੂੰ ਨਿਰੰਕਾਰ ਕਿਹਾ ਹੈ ਗੁਰਬਾਣੀ ਨੂੰ ਤਾਂ ਕਿਹਾ ਨਹੀਂ ਬਾਹੋ ਬਾਹੋ ਬਾਣੀ ਕੀ ਹੈ ਬਾਹੋ ਬਾਹੋ ਬਾਣੀ ਗੁਰਬਾਣੀ ਹੈ ਗੁਰਬਾਣੀ ਉਹ ਬਾਣੀ ਦੀ ਵਿੜਾਈ ਕਰ ਰਹੀ ਹੈ ਗੁਰਬਾਣੀ ਹੁਕਮ ਨੂੰ ਸਮਝਾ ਰਹੀ ਹੈ ਹੁਕਮ ਦੀਆਂ ਖੂਬੀਆਂ ਦੱਸ ਰਹੀ ਹੈ ਹੁਕਮ ਦਾ ਗੁਣਗਾਇਨ ਕਰ ਰਹੀ ਹੈ ਹਾਕਮ ਦੇ ਹੁਕਮ ਦਾ ਹੁਕਮ ਦਾ ਗੁਣਗਾਇਨ ਕਰਨਾ ਹੈ ਹਾਕਮ ਦਾ ਗੁਣਗਾਨ ਕਰਨਾ ਦੱਸਦਾ ਕੋਈ ਕਿਸੇ ਹੋ ਹਾਕਮ ਦੀਆਂ ਪਾਵਰਾਂ ਦੱਸਣੀਆਂ ਉਹਦੇ ਕਿੰਨੀਆਂ ਪਾਵਰਾਂ ਨੇ ਚਾਹੇ ਉਹਦੇ ਹੁਕਮ ਦਾ ਗੁਣਗਾਇਨ ਕਰ ਲੋ ਚਾਹੇ ਹਾਕਮ ਦਾ ਗੁਣਗਾਇਨ ਕਰ ਲੋ ਗਲਤ ਕੋਈ ਹੈ ਜੇ ਹੁਕਮ ਸ਼ਕਤੀਸ਼ਾਲੀ ਹੈ ਉਹਦਾ ਹਾਕਮ ਵੀ ਤਾਂ ਸ਼ਕਤੀਸ਼ਾਲੀ ਹੈ ਜਿੰਨੀ ਕਿਸੇ ਕੋ ਪਾਵਰ ਹੈ ਉਡਾ ਹੀ ਵੱਡਾ ਉਹਦਾ ਹੁਕਮ ਹੈ ਹਾਕਮ ਔਰ ਹੁਕਮ ਦੋ ਨਹੀਂ ਹਨ ਇਸ ਕਰਕੇ ਸ਼ਬਦ ਔਰ ਗੁਰੂ ਦੋ ਨਹੀਂ ਬਣਿਆ ਹੋਇਆ ਬਾਣੀ ਦੇ ਸ਼ਬਦ ਗੁਰੂ ਇੱਕ ਹੈ ਸ਼ਬਦ ਔਰ ਗੁਰੂ ਗੁਰੂ ਹਾਕਮ ਹੈ ਗੁਰੂ ਦਾ ਹਾਕਮ ਹੈ ਆਦ ਅੰਤ ਇੱਕ ਹੈ ਅਵਤਾਰ ਦਾ ਅਵਤਾਰਾ ਕੌਣ ਹੈ ਅਵਤਾਰ ਉਹਦਾ ਹੁਕਮ ਆਦ ਤੋਂ ਅੰਤ ਤੱਕ ਅਵਤਾਰ ਹੈ ਸ੍ਰਿਸ਼ਟੀ ਸਾਜੀ ਅਵਤਾਰ ਲਿਆ ਸ੍ਰਿਸ਼ਟੀ ਦੇ ਨਾਲ ਹੀ ਅਵਤਾਰ ਸਮਾਪਤ ਸ਼ਬਦ ਬੰਦ ਹੋ ਜਾਣਾ ਅਵਤਾਰ ਸ਼ਬਦ ਹੈ ਸ਼ਬਦ ਦੇ ਉਹਦੀ ਆਦ ਅੰਤ ਵਿੱਚ ਗੁਰੂ ਰਹਿੰਦਾ ਆਦ ਵਿੱਚ ਗੁਰੂ ਹੈ ਵਿਚਾਲੇ ਦੋ ਨੇ ਸ਼ਬਦ ਗੁਰੂ ਗੁਰੂ ਔਰ ਗੁਰੂ ਦਾ ਹੁਕਮ ਹੁਕਮ ਜਦ ਆ ਜਾ ਸ੍ਰਿਸ਼ਟੀ ਹੈ ਫਿਰ ਹੁਕਮ ਅਪਾਰਾ ਹੈ ਹੀ ਨਹੀਂ ਇਹ ਗੱਲ ਕਿਉਂ ਨਹੀਂ ਦੱਸੀ ਇਹ ਗੱਲ ਸੀ ਬੁੱਝਣ ਵਾਲੀ ਇਹ ਗੱਲ ਬੁੱਝਣ ਵਾਲੀ ਸੀ ਆਦਾਂ ਤੇ ਕਰ ਕਰੇ ਦੀ ਵੇਖਿਆ ਕਰਦਾ ਫਿਰ ਪਤਾ ਲੱਗਦਾ ਇਹ ਕਰੀ ਸੱਚ ਇਹ ਬੁੱਝਣ ਵਾਲੀ ਗੱਲ ਸੀ ਆਦਾਂ ਤੇ ਕਾ ਬਤਾਲ ਦਾ ਮਤਲਬ ਕੀ ਹੈ ਸੋਈ ਗੁਰੂ ਸਮਝਿਓ ਹਮਾਰਾ ਉਹ ਜਿਹੜਾ ਅਵਤਾਰ ਲੈਂਦਾ ਉਹ ਗੁਰੂ ਹੈ ਅਗਲੀ ਪੰਕਤੀ ਹੈ ਹੁਣ ਇਹ ਆਦ ਅੰਤ ਏਕਾ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਹਮਾਰਾ ਲਫ਼ਜ਼ ਵਰਤੇ ਸਾਰਿਆਂ ਦਾ ਖਾਲਸੇ ਦਾ ਵਿੱਚ ਪਹਿਲੇ ਜਿਹੜੇ ਭਗਤ ਹੋਲੇ ਵਿੱਚ ਸਾਰੇ ਹੋਲੇ ਭਗਤ ਕਬੀਰ ਤੋਂ ਲੈ ਕੇ ਖਾਲਸਾ ਕਬੀਰ ਖਾਲਸਾ ਮੰਨਦਾ ਸਾਰੇ ਖਾਲਸੇ ਹੀ ਦੇ ਹਮਾਰਾ ਕਬੀਰ ਤੋਂ ਲੈ ਕੇ ਸਾਰੇ ਹੀ ਲਹਿਲੇ ਵਲਗਣ ਦੇ ਵਿੱਚ ਹਮਾਰਾ ਕਹਿ ਕੇ ਸਾਰਾ ਹੀ ਖਾਲਸਾ ਲੈ ਦੇ ਸਾਰੇ ਵਕਤ ਲੈ ਉਹ ਗੁਰੂ ਹੈ ਅਵਤਾਰ ਦਾ ਲੈਂਦਾ ਅਵਤਾਰ ਲੈਂਦਾ ਜਾਂ ਸ੍ਰਿਸ਼ਟੀ ਪੈਦਾ ਕਰਦਾ ਹੈ ਔਰ ਕਦੋਂ ਤੱਕ ਲੈਂਦਾ ਹੈ ਸ੍ਰਿਸ਼ਟੀ ਦੇ ਅੰਤ ਤੱਕ ਅਵਤਾਰ ਧਾਰਦਾ ਦੇਹ ਧਾਰਦਾ ਦੇਹ ਦੀ ਧਾਰਦਾ ਸ਼ਬਦ ਰੂਪ ਵਿੱਚ ਹੁਕਮ ਰੂਪ ਹੁਕਮ ਦੀ ਦੇਹੀ ਜਿਵੇਂ ਕਿ ਗੁਰਮੂਰਤ ਕੋਈ ਸ਼ਬਦ ਹੈ ਗੁਰ ਸ਼ਬਦ ਹੀ ਗੁਰਮੂਰਤ ਹੈ ਗਿਆਨ ਦੀ ਮੂਰਤ ਹੈ ਸ਼ਬਦ ਸ਼ਬਦ ਤੇ ਬਿਨਾਂ ਗਿਆਨ ਕਿੱਥੇ ਸ਼ਬਦ ਗੁਰੂ ਦਾ ਮਤਲਬ ਗੁਰੂ ਦਾ ਹੁਕਮ ਸ਼ਬਦ ਗੁਰੂ ਸ਼ਬਦ ਗੁਰੂ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਉਹ ਕਿਹਨੂੰ ਮਿਲਿਆ ਉਹ ਮਿਲਿਆ ਕਬੀਰ ਨੂੰ ਉਹ ਮਿਲਿਆ ਨਾਨਕ ਨੂੰ ਉਹ ਮਿਲਿਆ ਭੱਟਾਂ ਨੂੰ ਉਹ ਮਿਲਿਆ ਜਿਨ੍ਹਾਂ ਨੂੰ ਭਗਤਾਂ ਨੂੰ ਸਾਰੇ ਗੁਰੂ ਦਾ ਹੁਕਮ ਜਾਂ ਗੁਰੂ ਦਾ ਸ਼ਬਦ ਇਹ ਤੁਰਕੀ ਬਾਣੀ ਉਹਨਾਂ ਨੂੰ ਮਿਲਿਆ ਉਹ ਕੀ ਸੀ ਉਹ ਸੀ ਮੱਖਣ ਉਹਨਾਂ ਨੇ ਸਾਨੂੰ ਦੱਸਿਆ ਜੋ ਉਹਦਾ ਗਿਆਨ ਕਰਾਇਆ ਉਹ ਸ਼ਬਦ ਦਾ ਗਿਆਨ ਕਰਾਇਆ ਉਹ ਬੜੀ ਗੁਰਬਾਣੀ ਮੱਖਣ ਅਕਾਲ ਉਹ ਬੜੀ ਗੁਰਬਾਣੀ ਇਹ ਹੋ ਗਿਆ ਉਹ ਸ਼ਬਦ ਦਾ ਬਖਿਆਨ ਉਹ ਸੀਗਾ ਨਾਮ ਨਾਨਕ ਨੇ ਨਾਮ ਦਾ ਵਿਖਿਆਨ ਕੀਤਾ ਨਾਨਕ ਨਾਮ ਨਾਨਕ ਨਾਮ ਉਹ ਨਾਮ ਦਾ ਵਿਖਿਆਨ ਕੀਤਾ ਸਾਰੇ ਭਗਤਾਂ ਨੇ ਇਹ ਬਣੇ ਇਸ ਭਗਤੀ ਦੇ ਅਰਥ ਹੁਣ ਪਤਾ ਲੱਗਿਆ ਨਾਨਕ ਨਾਮ ਬਖਾਣੇ ਜੋ ਕਿਹਾ ਇਹਦਾ ਅਰਥ ਕੀ ਬਣਦਾ ਗੱਲ ਤਾਂ ਇਹ ਦੱਸਣ ਵਾਲੀ ਸੀ ਇੱਥੇ ਸਾਰੀ ਚੁੱਪ ਨੇ ਸਭ ਠੀਕੇ ਚੁੱਪ ਨੇ ਫਿਰ ਬੁੱਝਿਆ ਕੀ ਤੁਸੀਂ ਇਹ ਗੱਲ ਸੀ ਇਹਨੂੰ ਕਹਿੰਦੇ ਨੇ ਗਿਆਨ ਤਤ ਅਗਾਹ ਆਉਂਦਾ ਹੁਣ ਗਾਂ ਦੀ ਪੰਕਤੀ ਜਹੀ ਆਉਂਦਾ ਗਿਆਨੀ ਸੋਏ ਜਾਖੇ ਦੜ ਸੋਊ ਗਿਆਨੀ ਸੋਏ ਗਿਆਨੀ ਅਸਲ ਚ ਉਹਨੂੰ ਮੰਨਿਓ ਠੱਗਾ ਕੋਲ ਨਾ ਫਾਜਿਓ ਇਹ ਕਬੀਰ ਕੀ ਕਹਿੰਦਾ ਕਹਿੰਦਾ ਸਿੱਖ ਜਿਹੜਾ ਹੈਗਾ ਉਹਨੂੰ ਅਸੀਂ ਉਹ ਬਣਾਉਣਾ ਹਰ ਹੀਰਾ ਜਨ ਜੌਰੀ ਸਿੱਖ ਨੂੰ ਜਨ ਬਣਾਉਣਾ ਹੈ ਜਾਣਕਾਰ ਬਣਾਉਣਾ ਜੋਰੀ ਬਣਾਉਣਾ ਖੋਟੇ ਘਰੇ ਦੀ ਪਛਾਣ ਕਰਕੇ ਖੋਟਾ ਹੀ ਨਾ ਲੈ ਲਵੇ ਧਨ ਕਿਤੇ ਗਿਆਨ ਸੱਜੂਗਾ ਜ਼ਿੰਦਗੀ ਬਰਬਾਦ ਕਰ ਲੂਗਾ ਗੁਰੂ ਨੂੰ ਬਣਾਉਣਾ ਖੋਟੇ ਘਰੇ ਪਛਾਣ ਉਹਨੇ ਜਾਣ ਕੇ ਆ ਗੁਰੂ ਨਾਨਕ ਨੇ ਗੁਰੂ ਹੋ ਕੇ ਗੱਲ ਕੋਈ ਹਰ ਹੀਰਾ ਜਨ ਜੋਹਰੀ ਗੜ ਗੜ ਗਾਂਡੇ ਖੋਟ ਘੜਦਾ ਸਿੱਖ ਨੂੰ ਜਾਨੋ ਗਾਂ ਜੋਰੀ ਹੈ ਕਾੜ ਕਾੜ ਕੇ ਉਹਦੀ ਖੋਟ ਕਰਦਾ ਜਿਹੜੀ ਉਹ ਕਮੀਆਂ ਦੂਰ ਕਰਦਾ ਹੈ ਵੀ ਗਲਤ ਨਾ ਪਛਾਣ ਲਈ ਇੱਥੋਂ ਪਛਾਣ ਕਰ ਧੋਖਾ ਖਾ ਜੇ ਇਹ ਗੱਲ ਤੋਂ ਘੜਦਾ ਘੜੇ ਨੂੰ ਜਿਵੇਂ ਕੁਮਾਰ ਵਿੱਚੋਂ ਖੋਟ ਕੱਢਦਾ ਜੇ ਕਿਤੇ ਰੋਡ ਆ ਜਾਂਦਾ ਬਾਹਰ ਕੱਢ ਦਿੰਦਾ ਉਹਨੂੰ ਪਤਾ ਇੱਥੋਂ ਲੀਕੇਜ ਹੋ ਜਾਣੀ ਜੇ ਮਿੱਟੀ 'ਚ ਰੋਡ ਹੋਵੇ ਜਦ ਆਵੇ ਤੇ ਲੱਗਣਾ ਜਾ ਕੇ ਰੋਡ ਕੋਲੋਂ ਤੇੜ ਛੱਡ ਜਾਣੀ ਉਹਨੇ ਮਿੱਟੀ ਨੂੰ ਕੜਾ ਦੇ ਸੇ ਕੰਮ ਦਾ ਨਹੀਂ ਉਹਦੇ ਜੋੜ ਲੱਗ ਜਾਣਾ ਉਹਨੇ ਸਾਰੀ ਮਿਹਨਤ ਬੇਕਾਰ ਗਈ ਜੇ ਜਰਾ ਵੀ ਕਿਤੇ ਫਰਕ ਰਹਿ ਗਿਆ ਘੜਨ ਚ ਉਥੇ ਦੀ ਮਾਇਆ ਜਾਵਣੀ ਵਿੱਚ ਪਾਣੀ ਬਾਹਰ ਨਿਕਲ ਜਾਣਾ ਹਵਾ ਵਿੱਚ ਆ ਜਾਣੀ ਹੋਵੇ ਘੜਾ ਖਾਲੀ ਹੋ ਜਾਣਾ ਜਿੱਤੋਂ ਲਈ ਗਈ ਰਹੇਗੀ ਖਾਲੀ ਰਹਿ ਹੋ ਜਾਣਾ ਨੇ ਸਾਰੇ ਨੇ ਉਹ ਮਾਇਆ ਆਈ ਜਾਣੀ ਉਹ ਨਿਕਲੀ ਜਾਣ ਖਾਲੀ ਹੋ ਜਾਣਾ ਨਾ ਖਾਲੀ ਦਾ ਤਾਂ ਮਾਇਆ ਚਲੀ ਜਾਂਦੀ ਹੁੰਦੀ ਹੈ ਮਾਇਆ ਕੀ ਹਵਾ ਜਿਹੜੀ ਖਾਲੀ ਜਗ੍ਹਾ ਸਪੇਸ ਉਹ ਜਗ੍ਹਾ ਹਵਾ ਆ ਜਾਂਦੀ ਹਵਾ ਮਾਇਆ ਹੈ ਜਿੰਨਾ ਖਾਲੀ ਉਹਨੇ ਤਾਂ ਹਵਾ ਹੀ ਆਉ ਹਵਾ ਮਾਇਆ ਤਾਂ ਹੀ ਕਹਿਣਾ ਭਰਿਆ ਹੋਇਆ ਨਾ ਕਬ ਹੁਡੋਲੇ ਉਥੇ ਮਾਇਆ ਨਹੀਂ ਹੈ ਭਰੇ ਹੋਏ ਚ ਜਿਹੜਾ ਖਾਲੀ ਉਹ ਮਾਇਆ ਜਿੰਨਾ ਖਾਲੀ ਉਹ ਨਹੀਂ ਮਾਇਆ ਹਵਾ ਉਹ ਨਹੀਂ ਸਾਇੰਸ ਨਾਲ ਅੜਦੀ ਮਿਲਦੀ ਗੱਲ ਹੈ ਗਿਆਨੀ ਸੋਏ ਜਾਗੇ ਜਿਹੜੇ ਸੋਊ ਜਿਹਦੇ ਦਿਨ ਕੀ ਸੋਊ ਉਹ ਆ ਉਹ ਹੈ ਉਹ ਕੌਣ ਜਿਹਦੀ ਡੋਲ ਇੱਕ ਦਿਨ ਹੈ ਜਿਹਨੂੰ ਇੱਕ ਗੋਰਾ ਇੱਕ ਦੇ ਭਜਾਈ ਇੱਕ ਜਿਹਨੂੰ ਮੰਨਦੇ ਨੇ ਸਾਰੇ ਉਹ ਹੈ ਸੋ ਇੱਥੇ ਨਹੀਂ ਹੈ ਸੰਸਾਰ ਨਹੀਂ ਹੈ ਸੋ ਸੰਸਾਰ ਤੇ ਪਰੇ ਹੈ ਜਿਹੜਾ ਜਿਹਨੂੰ ਸਰਦਾਰ ਦੇ ਪਰੇ ਮੰਨੀ ਬੈਠੇ ਉਹ ਹੈ ਜਿਹਨੂੰ ਉਹ ਐਨ ਪੱਕੀ ਜਿਹਨੂੰ ਤਸੱਲੀ ਹੈ ਉਹਦੇ ਬਾਰੇ ਸਮਝ ਹੈ ਦ੍ਰਿੜ ਹੈ ਇੱਕ ਤਾਂ ਹੁੰਦਾ ਫੇਰ ਜਿਹਾ ਆਈਡੀਆ ਇੱਕ ਉਹਨੂੰ ਪੱਕਾ ਪਤਾ ਉਹਦੇ ਬਾਰੇ ਕਹੇ ਤਾਂ ਤਾਂ ਕਛ ਜੋਗ ਨਾ ਹੋਊ ਕਹਿਣ ਸੁਣਨਾ ਜੋਗ ਨਹੀਂ ਹੁੰਦਾ ਵੀ ਮੈਂ ਜੁੜ ਗਿਆ ਮੈਂ ਮਿਲਿਆ ਮਿਲ ਗਿਆ ਸ਼ਬਦ ਨਾਲ ਮਿਲਣਾ ਨਾ ਮਿਲਣਾ ਐਵੇਂ ਮਿਲ ਗਿਆ ਕਹਿ ਸੁਣ ਨਾਲ ਜੁੜਿਆ ਨਹੀਂ ਹੋਇਆ ਬੰਨਿਆ ਜਾ ਸਕਦਾ ਅੰਤਰਾਤਮੇ ਜੋ ਮਿਲੇ ਮਿਲਿਆ ਵੀ ਜੇ ਸੋਏ ਗਿਆਨੀ ਰਹਿਤ ਆਗਿਆ ਦਿੜ ਜਾਕੈ ਗਿਆਨੀ ਅਸਲ ਤੇ ਉਹ ਹੈ ਜਿਹੜਾ ਬਾਣੇ 'ਚ ਚੱਲਦਾ ਉਹਦੇ ਹੁਕਮ ਦੇ ਵਿੱਚ ਚੱਲਦਾ ਰਹਿਤ ਆਗਿਆ ਆਗਿਆ ਚੱਲਦਾ ਪਰਮੇਸ਼ਰ ਦੀ ਆਗਿਆ ਚੱਲਦਾ ਹੋ ਗਿਆਨੀ ਜਿਹੜਾ ਆਗਿਆ 'ਚ ਨਹੀਂ ਚੱਲਦਾ ਗਿਆਨੀ ਕਹਿੰਦਾ ਜਿਹਨੂੰ ਇਹ ਨਹੀਂ ਪਤਾ ਵੀ ਹੁਕਮ ਕੀ ਹੈ ਹੁਕਮ ਹੈ ਜਿਹਨੇ ਬੁੱਝਿਆ ਨਹੀਂ ਸੋ ਉਹਦਾ ਹੁਕਮ ਨਾ ਤੇ ਹੁਕਮ ਬੂਝ ਪਰਮਪਤ ਪਾਈ ਹੈ ਨਾ ਜਿਹਨੇ ਹੁਕਮ ਬੁੱਝ ਲਿਆ ਉਹ ਗਿਆਨੀ ਹੁਕਮ ਦਾ ਜਿਹਨੂੰ ਗਿਆਨ ਹੋ ਗਿਆ ਨਹੀਂ ਹੈ ਉਹ ਹੁਕਮ ਚੱਲੂ ਜੇ ਬੁਝਿਆ ਨਹੀਂ ਹੁਕਮ ਚੱਲੂ ਦ੍ਰਿੜ ਹੋ ਜੇ ਹੁਕਮ ਬੁਝਿਆ ਨਹੀਂ ਚੱਲੇਗਾ ਉਸਨ ਸੀਤ ਸੰਸਰ ਸਭ ਤਾਕ ਹੈ ਇੱਕੋ ਜਿਹਾ ਗੁਣ ਹੋਊਗਾ ਇੱਥੇ ਅਗ ਕੇ ਪਛਾਣਨਾ ਨਹੀਂ ਤੁਸੀਂ ਥੱਲੇ ਵਾਲਾ ਨਹੀਂ ਪਛਾਣ ਸਕਦਾ ਉੱਤੇ ਵਾਲਾ ਧੋਖਾ ਦੇ ਜੂਗਾ ਉਹ ਤੁਸੀਂ ਉਹਨੂੰ ਕਿਵੇਂ ਪਛਾਣਨਾ ਅਗਿਆਨੀ ਨੇ ਉਹਨੂੰ ਕਿਵੇਂ ਪਛਾਣਨਾ ਉਹਨੂੰ ਗਰਮੀ ਸਰਦੀ ਬਰਾਬਰ ਹੈ ਤਤੀ ਤੇ ਤਵੀ ਤੇ ਬੈਠਾ ਵੀ ਹੋ ਜਾਈਏ ਫੁੱਲਾਂ ਦੇ ਬੈਠਾ ਵੀ ਹੋ ਜਾਈਏ ਜੇ ਗਦੈਲਿਆਂ ਦੇ ਸੁਪਨਾਖੋਲ ਤੇ ਵਿਚਾਰ ਤੋਂ ਤਾਂ ਵੀ ਹੋ ਜਾਈਏ ਉਹ ਰਾਜ ਕਰਦਾ ਵੀ ਹੋ ਜਾਈਏ ਉਹ ਵੀ ਹੋਂਦਾ ਵੀ ਹੋ ਜਾਈਏ ਉਹਨੂੰ ਦੁਨੀਆ ਬੇਇੱਜ਼ਤੀ ਕਰਦੀ ਹੈ ਬੁਰਾ ਬੁਰਾ ਸਾਰੀ ਦੁਨੀਆ ਇੱਕ ਪਾਸੇ ਬੁਰਾ ਕਹਿੰਦੀ ਹੈ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ ਸਾਰੀ ਦੁਨੀਆ ਚੰਗਾ ਕਹਿੰਦੀ ਹੈ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ ਉਹਨੂੰ ਕਾਹਨੂੰ ਕਹਿੰਦੀ ਹੈ ਨਾਮ ਨੂੰ ਚੰਗਾ ਕਹਿੰਦੀ ਹੈ ਜਿਹੜਾ ਬੋਲਦਾ ਉਹਨੂੰ ਕਹਿੰਦੀ ਹੈ ਚੰਗਾ ਉਹਨੂੰ ਪਹਿਲਾਂ ਕਹਿੰਦੇ ਚੰਗਾ ਜੇ ਕਹਿਣਾ ਸੀ ਜੱਤੇ ਤੇ ਨੇ ਨਕਸ਼ਾ ਦਿਖਾਇਆ ਨਾਮ ਦਾ ਜੱਤੇ ਚੰਗਾ ਕਹਿਣ ਲੱਗੇ ਪਹਿਲਾਂ ਤਾਂ ਹੋਰੇ ਕੁਝ ਕਹਿੰਦੇ ਸੀ ਢੇੜ ਗਿਆ ਪਹਿਲਾਂ ਤਾਂ ਹੋਰੇ ਕੋਲ ਕਹਿੰਦੇ ਸੀ ਤੇਰ ਦਾ ਨਾਮ ਦੇ ਨੂੰ ਕਹਿੰਦੇ ਸੀ ਉਹਨੇ ਬਰਤਾ ਕਹਿੰਦੇ ਸੀ ਵੀ ਉਹਨੂੰ ਚੰਗਾ ਕਹਿੰਦੇ ਪਹਿਲਾਂ ਹੀ ਕਹਿੰਦੇ ਉਹਦਾ ਬਦੰਦਰ ਨੂੰ ਕਹਿਣ ਲੱਗੇ ਜਿਹੜਾ ਡੰਡਾ ਆਇਆ ਹੁਕਮ ਦਾ ਤਾਂ ਉਹ ਡਾਂਗ ਨਾਲ ਫਿਰ ਰਾਮਚੰਦਰ ਕੀ ਲਸ਼ਕਾ ਜਾਂ ਫੇਰੀ ਸਾਰਿਆਂ ਤੇ ਫੇਰ ਮੰਨੇ ਫੇਰ ਮੰਨੇ ਉਹਨੇ ਕਿਹਾ ਇਹ ਆ ਵੀ ਨਾਮ ਦੀ ਬੜਾਈ ਆ ਮੇਰੀ ਕਾਦੀ ਹੈ ਨਾਮ ਦੇ ਬਣੇ ਕਿਹਾ ਵੀ ਮੇਰੀ ਕੋਈ ਬੜਾਈ ਨਹੀਂ ਜਾਂ ਮੈਨੂੰ ਮੰਨਦੇ ਵੀ ਨੇ ਇਹ ਨਾਮ ਦੀ ਹੋਏ ਵੀ ਜਿੱਤ ਨਾਮ ਦੀ ਹੋਈ ਹੈ ਤੇਰੇ ਗਿਆਨ ਦੀ ਜਿੱਤੇ ਜਿੱਤੇ ਦਿੱਤਾ ਮੇਰੀ ਕਾਦੀ ਜਿੱਤਾ ਮੈਂ ਤਾਂ ਪਹਿਲਾਂ ਵੀ ਹੋਇਆ ਸੀ ਹੁਣ ਵੀ ਹੋ ਜਾਈਏ ਜੇ ਤੂੰ ਨਾਮ ਦਿੰਦਾ ਤਾਂ ਮੇਰੀ ਜਿੱਤ ਹੋ ਜਾਂਦੀ ਉੱਥੇ ਗਏ ਨੂੰ ਖਦਾ ਨਹੀਂ ਸੀ ਲਿਆ ਅਸਲ ਤੇ ਉਦੋਂ ਤੇ ਹੀ ਨਾਮਦੇਵ ਦੀ ਜਿੱਤ ਹੋਈ ਹੈ ਜਦੋਂ ਤੇ ਉੱਥੇ ਜਵਾਬ ਗਾਇ ਵਾਲੇ ਦੇ ਆਏ ਪਹਿਲਾਂ ਤਾਂ ਟੱਕੜੀ ਐਂਡ ਹੁੰਦੀ ਸੀ ਪਹਿਲਾਂ ਵਿਰੋਧ ਕਰਦੇ ਸੀ ਸਾਰੇ ਹੁਣ ਜੇ ਉੱਥੇ ਆਉਣਾ ਨਾ ਤੇਰੇ ਭਵਨ ਧਣੀ ਚੰਦ ਜਿੱਤ ਕਿਵੇਂ ਹੁੰਦੀ ਉਦੋਂ ਤੋਂ ਸਾਰੇ ਉਹ ਉਸ ਗੱਲ ਨੂੰ ਕਹਿ ਰਹੇ ਨਾ ਉਹਦੇ ਪੁੱਤਰ ਵਾਲੀ ਜਿੱਤ ਨੂੰ ਕਹਿੰਦੇ ਨਾਮਦੇਵ ਦਾ ਕਿਹਾ ਜਾਈ ਜੇ ਕਹਿੰਦੇ ਅੱਜ ਦੀ ਵਾਰ ਗਏ ਨਾ ਜੁੰਦੀ ਹੁੰਦੀ ਤਾਂ ਨਾਮਦੇਵ ਤੋਂ ਭਰੋਸਾ ਲੋਕਾਂ ਦਾ ਉੱਠ ਜਾਣਾ ਸੀ ਜਿਹੜੇ ਪਹਿਲਾਂ ਭਰੋਸਾ ਕਰਨ ਵਾਲੇ ਵੀ ਸੀ ਪਤੀਆ ਜਿਹੜੇ ਪਤੀਆ ਕਰਦੇ ਸੀ ਜਿਹੜੇ ਪਤੀਜ ਦੇ ਤੇ ਉਹਦੇ ਭਰੋਸਾ ਕਰਦੇ ਸੀ ਚਲੇ ਜਾਣਾ ਸੀ ਉਹਦਾ ਭਰੋਸਾ ਉੱਠ ਜਾਣਾ ਸੀ ਭਰੋਸਾ ਕਿਵੇਂ ਰਹਿੰਦਾ ਉਹਨਾਂ ਪਰਮੇਸ਼ਰ ਉਹਨਾਂ ਦਾ ਭਰੋਸਾ ਰੱਖਣਾ ਸੀ ਅਸਲ ਪ੍ਰੋਗਰਾਮ ਤਾਂ ਉਹਦਾ ਪਿੱਛੇ ਵਾਲੇ ਦਾ ਹੀ ਹੈ ਉਹਨੇ ਲੋਕਾਂ ਨੂੰ ਕਰਾਉਣਾ ਹੈ ਆਦਮੀ ਦੀ ਤਾਂ ਕੋਈ ਡਿਊਟੀ ਨਹੀਂ ਹੋ ਰਿਹਾ ਉਹ ਤਾਂ ਆਪਣਾ ਕੰਮ ਉਹਨੇ ਕਰ ਲਿਆ ਬਾਕੀ ਤਾਂ ਫਿਰ ਨਾਮ ਦੇ ਵੀ ਕਹੇ ਜਨਮ ਤੁਹਾਰੇ ਲੈ ਕੇ ਕਹਿ ਰਿਹਾ ਤੁਹਾਰੇ ਕੇ ਕਹਿ ਰਹੇ ਆਪਣੇ ਕੇ ਦਾ ਜਿਹੜਾ ਰੋਣਾ ਸੀ ਲਾ ਲਿਆ ਤੁਹਾਰੇ ਕਾਤੇ ਕਹਿ ਰਹੇ ਆਪਣੇ ਕੇ ਆ ਕੰਮ ਕਰਕੇ ਜਿਹੜਾ ਬਾਕੀ ਬਚਿਆ ਟਾਈਮ ਹੈ ਤੁਹਾਰੇ ਲੈ ਕੇ ਜੋ ਬਲਾਵਤ ਉਹ ਨਾਨਕ ਦਾਸ ਬੋਲੇ ਜਦ ਕਹਿ ਰਿਹਾ ਹਾਂ ਤਾਂ ਤੁਹਾਰੇ ਲਿਖੇ ਤੁਹਾਰੇ ਹੋ ਜਾਨ ਆਪਣੇ ਲਿਖੇ ਦਾ ਜਨਾ ਜਰੋ ਆਪ ਸਮਝਦਾ ਸੀ ਉਹ ਸੀਗਾ ਆਪਣੇ ਲੇਖੇ ਦੇ ਕੋਈ ਜੋ ਲੰਗਰ ਪਕਾਇਆ ਪਕਾਉਣੇ ਵਾਲੇ ਵੀ ਤਾਂ ਛਕਦੇ ਨੇ ਜਿਹੜਾ ਆਪਣੇ ਛਕਣ ਖਾਤਰ ਬਣਾਇਆ ਉਹ ਲੰਗਰ ਕਾਦਾ ਹੋਇਆ ਬਈ ਲੰਗਰ ਦਾ ਹੋਇਆ ਜਿਹੜਾ ਸੰਗਲ ਹੋਰ ਕਿਸੇ ਭੁੱਖੇ ਨੂੰ ਵਰਤਾ ਲੰਗਰ ਤਾਂ ਤਾਂ ਹੀ ਹੈ ਜੇ ਭੁੱਖੇ ਨੂੰ ਵਰਤਾਇਆ ਆਪਣੇ ਨੂੰ ਪਕਾਇਆ ਖਾਤਾ ਹੋਰ ਨੂੰ ਫਿਰ ਵੀ ਲੰਗਰ ਬਣ ਗਿਆ ਆਪ ਨਹੀਂ ਕਹਦਾ ਚਾਹੇ ਆਪ ਨੂੰ ਹੀ ਬਣਾਇਆ ਆਗੇ ਬੰਦੇ ਉਹਨਾਂ ਨੂੰ ਛਕਾਤਾ ਆਪ ਚਾਹੇ ਬਾਅਦ ਚ ਬਣਾ ਲਿਆ ਉਹ ਜਿਹੜਾ ਪੱਕ ਗਿਆ ਉਹ ਲੰਗਰ ਹੋ ਗਿਆ ਫਿਰ ਬਾਅਦ ਚ ਆਪਣਾ ਜਿਹੜਾ ਰਾਸ਼ਨ ਉਹ ਲੰਗਰ ਨਹੀਂ ਹੋਇਆ ਚਾਹੀਦਾ ਚਾਹੇ ਉਹਨੂੰ ਲੰਗਰ ਨਾ ਕਹੀਏ ਪਰ ਉਹ ਲੰਗਰ ਬਣ ਗਿਆ ਇਹ ਲੰਗਰ ਸ਼ਬਦ ਦਾ ਲੰਗਰ ਜ਼ਿਆਦਾ ਜਾਂ ਕਿਸੇ ਨੂੰ ਦਈਏ ਸਮਝੀ ਗੱਲ ਲੱਗੀ ਲੰਗਰ ਨਾ ਬਣਾ ਕੇ ਗੱਲ ਤਾਂ ਕਹੀ ਹੈ ਲੰਗਰ ਉਹ ਜਿਵੇਂ ਆਪਾਂ ਰੋਟੀ ਬਣਾਉਂਦੇ ਲੰਗਰ ਬਣਾਉਂਦੇ ਜਿਹੜਾ ਆਪਣੇ ਘਰ ਤਾਂ ਰੋਜ਼ ਬਣਾਉਂਦਾ ਪਕਾਉਂਦਾ ਉਹਦਾ ਲੰਗਰ ਹੈ ਬਈ ਉਹ ਆਪਣੇ ਢਿੱਡ ਦੀ ਭੁੱਖ ਉਹਦੀ ਬਣਾਉਂਦਾ ਆਪਣੀ ਲੋੜ ਹੈ ਉਹ ਤੋਂ ਬਾਅਦ ਜੋ ਲੋੜ ਲੋ ਦੂਜੇ ਨੂੰ ਛਕਾਉਣ ਦੀ ਉਹ ਲੰਗਰ ਹੈ ਲੰਗਰ ਚੱਲਾ ਗੁਰ ਸ਼ਬਦ ਤੋੜਨਾ ਆਵੇ ਖੱਟੀ ਹੈ ਇਸ ਲੰਗਰ ਚ ਟੋਟਾ ਨਹੀਂ ਫਿਰ ਖੱਟਾ ਕੋਈ ਪਰ ਜੇ ਸ਼ਬਦ ਦਾ ਲੰਗਰ ਹੋਵੇ ਤਾਂ ਜੇ ਸ਼ਬਦ ਤੋਂ ਹਟਵਾ ਹੀ ਲੰਗਰ ਕੋ ਹੋਰ ਚਲਾ ਦੇਵੇ ਤੋ ਗੁਰ ਸ਼ਬਦ ਦਾ ਲੰਗਰ ਹੈ ਤੇ ਸ਼ਰਤਾਂ ਨਾਲ ਫੇਰ ਤੋਂ ਢਾਲੀ ਹੈ ਹਾਂ ਨਹੀਂ ਮਤਮੇ ਮਾਰੀ ਜਾਂਦੀ ਹੈ ਉਲਟ ਗੱਲ ਕਹੀ ਤੇ ਕੋ ਉਲਟੇ ਰਾਹ ਕੱਢ ਕੇ ਲੈ ਜਾਂਦਾ ਹੋਰ ਪਾਸੇ ਪੂਰੇ ਪਾਸੇ ਜਾ ਵੜਦਾ ਇੱਕ ਥਾਂ ਜਿਹਾ ਜਾਈ ਲੰਗਰ ਸ਼ਬਦ ਹੀ ਜਾਂਦਾ ਹਾਂ ਹੁਣ ਉਹਦਾ ਲੰਗਰ ਇਹਨਾਂ ਚਲਾਇਆ ਨਹੀਂ ਸ਼ਬਦ ਦਾ ਲੰਗਰ ਚਲਾਤੇ ਹੋਰ ਜਿਨ੍ਹਾਂ ਦੀ ਮਤ ਮਾਰੀ ਹੋਈ ਹੈ ਇਸ ਕਰਕੇ ਮਾਰੀ ਹੋਈ ਹੈ ਲੰਗਰ ਜਿਹੜਾ ਕਰਾਉਣਾ ਸੀ ਉਹ ਚਲਾਇਆ ਨਹੀਂ ਇਹ ਤਾਂ ਜੜ ਸਰੀਰ ਦੇ ਲੰਗਰ ਨੇ ਸਰੀਰ ਦਾ ਲੰਗਰ ਹੁੰਦਾ ਕੋਈ ਸਰੀਰ ਤੇ ਸੋਈ ਹੁੰਦੀ ਹੈ ਲੰਗਰ ਹੁੰਦਾ ਹੀ ਇਹਦੇ ਰਸੋਈ ਹੁੰਦੀ ਰਸ ਖਾਂਦਾ ਰਸੋਈ ਉਹਨੂੰ ਕਹਿੰਦਾ ਜਿੱਥੇ ਬਹੁਤੇ ਰਸ ਹੋਣ ਰਸੋਈ ਉਹਦਾ ਨਾ ਹੈ ਜਿੱਥੇ ਰਸ ਬਹੁਤੇ ਬਹੁਤੇ ਹੋਣ ਲੰਗਰ ਚ ਕੋਰਾ ਸੁੰਦਾ ਹੁੰਦਾ ਦੂਆ ਨਹੀਂ ਹੁੰਦਾ ਲੰਗਰ ਉਹਦਾ ਨਾ ਇੱਕੋ ਹੀ ਰਸ ਹੋਵੇ ਨਾਮ ਦਾ ਹੀ ਰਸ ਹੋਵੇ ਲੰਗਰ ਹੈ ਜਿੱਥੇ ਅਡੋ ਅਡੀ ਹੋਣ ਨੂਣ ਮਿਰਚ ਖੱਟਾ ਮਿੱਠਾ ਹੋਰ ਰਸੋਈ ਹੈ ਮਾਇਆ ਦਾ ਲੰਗਰ ਮਾਇਆ ਦਾ ਹੁੰਦਾ ਨਾ ਰਸੋਈ ਮਾਇਆ ਦੀ ਹੁੰਦੀ ਹੈ ਸਰੀਰ ਵਾਸਤੇ ਹੁੰਦੀ ਹੈ ਉਹਦੇ ਤਾਂ ਰਸੋਈ ਰਾਸ ਬਹੁਤੇ ਨੇ ਇਹ ਤੇ ਕੋਈ ਰਾਸ ਨਾ ਹੁੰਦਾ ਇਹ ਲੰਗਰ ਹੈ ਇਸ ਕਰਕੇ ਇਹਨੂੰ ਲੰਗਰ ਕਿਹਾ ਉਹਨੂੰ ਰਸੋਈ ਕਿਹਾ ਅੱਡ ਅੱਡ ਲਫ਼ਜ਼ ਵਰਤੇ ਨੇ ਦੋਹਾਂ ਵਾਸਤੇ ਦੋਹਾਂ ਵਾਸਤੇ ਰਸੋਈ ਵੀ ਨਹੀਂ ਕਹਿ ਸਕਦੇ ਨਾਮ ਨੂੰ ਰਸ ਜ਼ਰੂਰ ਮੰਨੇ ਪਰ ਜਿੱਥੇ ਵਰਤਾਇਆ ਜਾਂਦਾ ਉੱਥੇ ਲੰਗਰ ਹੋਊਗਾ ਇਹਨੂੰ ਲੰਗਰ ਕਹਾਂਗੇ ਉਹਨੂੰ ਰਸੋਈ ਕਹਾਂਗੇ ਇਹਨਾਂ ਨੇ ਕਿਹਨੂੰ ਪੁੱਛਿਆ ਇਹਨੂੰ ਲੰਗਰ ਉਹਦਾ ਨਾਮ ਰੱਖਿਆ ਕਿਹਨੂੰ ਪੁੱਛਿਆ ਸੀ ਇਹਨਾਂ ਨੇ ਜੇ ਅਸੀਂ ਨਾ ਉਹਦਾ ਲੰਗਰ ਧਰਿਆ ਕਿਹਨੂੰ ਪੁੱਛਦੇ ਧਰੇ ਗੁਰੂ ਨੂੰ ਪੁੱਛਦੇ ਲੰਗਰ ਨਾ ਨਾ ਧਰਦੇ ਗੁਰੂ ਹੈ ਸਾਡਾ ਨਾ ਗ੍ਰੰਥ ਗੁਰੂ ਨੂੰ ਮੰਨਦੇ ਹੋ ਤੁਸੀਂ ਗੁਰਬਾਣੀ ਗੁਰੂ ਹੈ ਸੱਤੇ ਬ੍ਰਹਮਣ ਨੂੰ ਛੱਡੋ ਤੁਸੀਂ ਸੱਤੇ ਬ੍ਰਹਮਣ ਦੇ ਤਾਂ ਉਹ ਕਹਾ ਹੈ ਪਿੱਛੇ ਕਹਾਉਣ ਵਾਲਾ ਤਾਂ ਕੋਈ ਹੈ ਅਸੀਂ ਬਾਣੀ 'ਚ ਕੋਈ ਫਰਕ ਨਹੀਂ ਪਾਉਣਾ ਕਿਹਨੇ ਕਹੀ ਕਿਹਨੇ ਨਹੀਂ ਕਹੀ ਇੱਧਰ ਤਾਂ ਉਹ ਪਾਈ ਫਿਰਦੇ ਨੇ ਫਰਕ ਕਿਸੇ ਨੂੰ ਮੰਨੀ ਬੈਠੇ ਨੇ ਜਰਨਲ ਕਿਸੇ ਨੂੰ ਸੁਭਾਈ ਕਹਾਈ ਕਿਦੇ ਕਿਸੇ ਤੋਂ ਕਹਾਲੀ ਗੱਲ ਕਰਦਾ ਗੁਰਬਾਣੀ ਦਾ ਜੀ ਅੱਜ ਤਾਂ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਬਸ ਗੱਲ ਕਿਸੇ ਦੀ ਲਿਖੀ ਹੋਈ ਹੈ ਮਾਂ ਤਾਂ ਗੁਰਬਾਣੀ ਨੂੰ ਮੰਨਦੀ ਪੰਜ ਗੁਰੂਆਂ ਤੇ ਐ ਨਹੀਂ ਹੈ ਵੀ ਲਾਸਟ ਵਾਲਾ ਗੁਰੂ ਮਾਨਤਾ ਰਹਿ ਗਿਆ ਮਾਨਤਾ ਉਦਣੇ ਮਿਲ ਗਈ ਜਦੋਂ ਪੰਜ ਪਾਤਸ਼ਾਹ ਨੇ ਇਹਦੇ ਤੇ ਮੋਹਰ ਲਾਤੀ ਆਪਣਾ ਸਾਹਮਣੇ ਲਿਖਾ ਦਿੱਤੀ ਬਣ ਇਕੱਠੀ ਉਹਦੇ ਬਾਅਦ ਕਿੰਨਾ ਚਿਰ ਫੇਰ ਗੁਰੂ ਪੰਜ ਰਹੇ ਉਹਨਾਂ ਨੇ ਮੋਹਰ ਲਾਤੀ ਨਾ ਇਹਨਾਂ ਟਾਈਮ ਫੇਰ ਠੀਕ ਬਣੇ ਪੱਕੀ ਹੋ ਗਈ ਮੋਹਰ ਜੇ ਕਦੇ ਰਸਮ ਬਾਸ਼ਾ ਲੈ ਕੇ ਜਾਂਦੇ ਉਹਨੂੰ ਕਦੇ ਤਾਰ ਤਾਰ ਕਰ ਦਿੰਦੇ ਲੋਕ ਭਾਜੀ ਚਮਾਰਾਂ ਦੀ ਬਾਣੀ ਕੱਢੋ ਜੀ ਜਲਾਹਾਂ ਦੀ ਵਿੱਚੋਂ ਕੱਢੋ ਜੀ ਫਲਾਣੇ ਦੀ ਕੱਢੋ ਜੀ ਢੁੱਕੇ ਦੀ ਕੱਢੋ ਜੀ ਤਾਂ ਰੌਲਾ ਪਾਤਾ ਇਹਨਾਂ ਨੇ ਇਹ ਨੇ ਫੇਰ ਪਾਤਾ ਸੀ ਰੌਲਾ ਕਿਉਂਕਿ ਸਨਾਤਨੀ ਸਿੱਖ ਸੀ ਨਾ ਇਹ ਜੱਥੇ ਵਾਲੇ ਸਨਾਤਨੀ ਸਿੱਖ ਸੀ ਸਨਾਤਨ ਧਰਮ ਉਹਨਾਂ ਨੇ ਵਾਰਨਾ ਚਾਹਿਆ ਇਹਦੇ ਚ ਸਿਰਫ ਇੱਥੇ ਆ ਕੇ ਅੜੇ ਨੇ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਜੋ ਅਸੀਂ ਪੜ੍ਹੇ ਨਹੀਂ ਘਟਣ ਫੇਰ ਇਹ ਜਹਰ ਹੋਇਆ ਉਹ ਇਹ ਤਾਂ ਇਹ ਤਾਂ ਬੀਜ ਬੀਜਦੇ ਨੇ ਇਹ ਗੱਲ ਹੁਣ ਅੱਜ ਵੀ ਸਮਝਣ ਦੀ ਲੋੜ ਹੈ ਸਿੱਖ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਠੀਕ ਹੈ ਗਾਲੀਆਂ ਨੇ ਗੱਦਾਰੀ ਕੀਤੀ ਹੈ ਗੋਲ ਗੁਰੂ ਪਹਿਲੇ ਗੁਰੂ ਨੂੰ ਛੱਡ ਗਏ ਪਰ ਗੁਰੂ ਨੂੰ ਮੰਨਣ ਵਾਲਿਆਂ ਨੂੰ ਹੁਣ ਇੱਕ ਪਲੇਟਫਾਰਮ ਤੇ ਆਉਣਾ ਹੋਊਗਾ ਆਉਣਾ ਚਾਹੀਦਾ ਵੀ ਹੈ ਜਿਹੜੇ ਅੱਡ ਅੱਡ ਡੇਰੇ ਬਣਾਈ ਬੈਠੇ ਨੇ ਨਾ ਜਿਵੇਂ ਆਹ ਰੌਲਾ ਪਿਆ ਗਲਤੀ ਉਹਨਾਂ ਦੀ ਵੀ ਹੈ ਕਿਤੇ ਨਾ ਕਿਤੇ ਗਲਤੀ ਉਹਨਾਂ ਦੀ ਵੀ ਹੈ ਭਾਈ ਉਹ ਹੀ ਮਾਇਆ ਨੂੰ ਨੇ ਇਹ ਉਹ ਗੁਰਬਾਣੀ ਦੀ ਪ੍ਰਚਾਰ ਕਰਨ ਸਹੀ ਉਹਨਾਂ ਕੋਲ ਸਹੀ ਪ੍ਰਚਾਰ ਕਿਉਂ ਨਹੀਂ ਗੱਲ ਸਹੀ ਪ੍ਰਚਾਰ ਤੇ ਜਿਹੜਾ ਆਊਗਾ ਕੋਈ ਹੋਵੇ ਚਾਹੇ ਉਹਦੀ ਮੰਨੀ ਜਾਊਗੀ ਬਾਕੀ ਸਭ ਜੇ ਸਹੀ ਪ੍ਰਚਾਰ ਵਾਲਿਆਂ ਨੇ ਫੇਰ ਇਕੱਠੇ ਹੋ ਜਾਣਾ ਸਹੀ ਪ੍ਰਚਾਰ ਵਾਲਿਆਂ ਦੇ ਨੇ ਫੇਰ ਇੱਕ ਥਾਂ ਹੋ ਜਾਣਾ ਜਿਹੜੇ ਇੱਕ ਥਾਂ ਹੋ ਜਾਣਗੇ ਨਾ ਉਹੀ ਬਚਣਗੇ ਬਾਕੀ ਬਚਣਾ ਕੋਈ ਨਹੀਂ ਦੇਖ ਜੇ ਖਾਰ ਹੋਏ ਸਭ ਮਿਲਣਗੇ ਸਭ ਮਿਲਣਗੇ ਇਹ ਖਾਰ ਹੋ ਕੇ ਦੇਖ ਲਿਆ ਤੁਸੀਂ ਅੱਡ ਅੱਡ ਹੋ ਕੇ 300 ਸਾਲ ਹੁਣ ਸਾਰੇ ਹੀ ਫੇਰ ਚਾਹੇ ਇਸਾਈਆਂ ਦੇ ਘਰ ਕੋਈ ਪੈਦਾ ਕਿਸੇ ਦੇ ਪੈਦਾ ਹੋਇਆ ਹੁਣ ਤਾਂ ਇਹ ਗੁਰਮਤ ਦੇ ਘਰ ਸੱਚਖੰਡ ਦੇ ਜਨਮ ਹੋਣਾ ਹੁਣ ਦੁਬਾਰਾ ਸਿੱਖੀ ਦਾ ਜਨਮ ਸੰਸਾਰ 'ਚ ਨਹੀਂ ਹੁੰਦਾ ਸੰਸਾਰ ਦਾ ਸਰੀਰ ਦਾ ਜਨਮ ਹੋਇਆ ਸੀ ਬਸ ਸਰੀਰ 'ਚ ਇਹ ਜਿਹਾ ਜਨਮ ਹੁੰਦਾ ਉਹਦਾ ਸੰਸਾਰ 'ਚ ਇਹਦਾ ਜਨਮ ਹੋਇਆ ਇਹੀ ਦਾ ਮਨ ਦਾ ਜਨਮ ਕਿੱਥੇ ਹੋਇਆ ਸੰਸਾਰ 'ਚ ਮਨ ਦਾ ਜਨਮ ਦਾ ਗਰਭ ਜੋ ਹੋਇਆ ਸੀ ਗਰਭ ਸੰਸਾਰ ਨਹੀਂ ਹੈ ਹੈ ਤਾਂ ਸੰਸਾਰ ਹੈ ਪਰ ਕਲਯੁਗ ਨਹੀਂ ਹੈ ਉੱਥੇ ਤਾਂ ਤਪ ਕਰਦਾ ਸੀ ਉਹਦਾ ਹੁਣ ਵੀ ਨਹੀਂ ਦੀਦਾ ਜਬ ਨਹੀਂ ਸੀ ਦੀਦਾ ਜਦ ਇਹਦਾ ਜਨਮ ਹੋਣਾ ਅੰਦਰ ਦਾ ਉਹ ਹਿਰਦੇ ਚ ਹੋਣਾ ਹਿਰਦਾ ਸੰਸਾਰ ਨਹੀਂ ਹਿਰਦਾ ਸੰਸਾਰ ਤੋਂ ਪਰੇ ਹਿਰਦੇ ਚ ਜਲ ਜਨਮ ਹੁੰਦਾ ਨਾ ਮਨ ਦਾ ਉਹਦੇ ਹਿਰਦੇ ਵਿੱਚ ਡਰ ਭੈ ਨਹੀਂ ਹੁੰਦਾ ਨਿਰਭੈ ਤੇ ਬਾਦ ਜਨਮ ਹੁੰਦਾ ਜਿੱਥੇ ਨਿਰਭੈ ਆ ਉੱਥੇ ਸੰਸਾਰ ਨਹੀਂ ਹੁੰਦਾ ਸਹਿਸਾ ਇਹ ਸੰਸਾਰ ਜਿੱਥੇ ਭੈ ਆ ਉੱਥੇ ਸੰਸਾਰ ਜਿੱਥੇ ਭੈ ਹੈ ਨਹੀਂ ਉੱਥੇ ਸੰਸਾਰ ਨਹੀਂ ਹੁੰਦਾ ਸਿੱਖੀ ਉੱਥੇ ਜਨਮ ਸਿੱਖੀ ਸਿੱਖਦਾ ਜਨਮ ਉੱਥੇ ਹੁੰਦਾ ਜਿੱਥੇ ਭੈ ਨਹੀਂ ਹੈ ਉਹਦੇ ਬਾਅਦ ਸਿੱਖੀ ਦਾ ਜਨਮ ਹੁੰਦਾ ਜਾਂ ਭੈ ਰਹਿਤ ਹੋ ਜਾਂਦਾ ਭੈ ਰਹਿਤ ਦਾ ਹੀ ਟੈਸਟ ਲਿਆ ਨਾਮਦੇਵ ਦਾ ਭੈ ਰਹਿ ਤੋਂ ਤੇ ਟੈਸਟ ਲਿਆ ਕਬੀਰ ਦਾ ਭੈ ਤੋਂ ਉਹਨਾਂ ਦਾ ਟੈਸਟ ਸੀ ਉਹ ਕਾਹਦਾ ਟੈਸਟ ਆ ਦੂਏ ਜਿਹੜੇ ਪਿੱਛੋਂ ਟੈਸਟ ਨੇ ਭੈ ਰਹਿ ਨੇ ਟੈਸਟ ਨੇ ਘੇਰਾ ਪਾਇਆ ਚਮਕੌਰ ਸਾਹਿਬ ਭੈ ਰਹਿ ਦਾ ਟੈਸਟ ਸੀ ਫਤਿਹਗੜ੍ਹ ਸਾਹਿਬ ਵੀ ਭੈ ਦੇਖਦੇ ਸੀ ਕੇ ਭੈ ਉਹਦੇ ਦੇਖੇ ਦੇਖਦੇ ਸੀ ਹੋਰ ਕੀ ਕਰਦੇ ਸੀ ਇਹ ਟੈਸਟ ਹੁੰਦਾ ਉਹ ਟੈਸਟ ਹੁੰਦਾ ਪੈ ਦੇ ਵਿੱਚ ਜਨਮ ਨਹੀਂ ਪੈ ਜਿੱਥੇ ਤੱਕ ਪਾਇਆ ਉੱਥੇ ਤੱਕ ਜਨੂ ਪਦਾਰਥ ਨਹੀਂ ਮਿਲਦਾ ਜਨੂ ਪਦਾਰਥ ਨਹੀਂ ਪਾਇਆ ਹੋਇਆ ਤੇ ਮਿਲਦਾ ਉਹ ਤਾਂ ਪਹਿਲਾਂ ਨਹੀਂ ਮਿਲਦਾ ਜਨੂ ਪਦਾਰਥ ਸੰਤੋਖ ਮਿਲ ਜਾਂਦਾ ਪਹਿਲੇ ਸੰਤੋਖ ਪਹਿਲੇ ਮਿਲਦਾ ਸੰਤੋਖ ਵੱਲ ਤਾਂ ਡਰਦਾ ਹੁੰਦਾ ਸੰਤੋਖ ਦਾ ਬਾੜੇ 'ਚ ਵੜਿਆ ਕੇ ਬਾੜੇ 'ਚ ਵੜਿਆ ਉਸਨੂੰ ਸੀਤ ਸੰਸਰ ਸਭ ਤਾਕ ਹੈ ਉਸਨ ਸੀਤ ਸਮ ਸਭ ਤਬ ਤੱਕ ਨਫਾ ਨੁਕਸਾਨ ਉਸਨ ਸੀਤ ਹੁੰਦਾ ਨਫਾ ਨੁਕਸਾਨ ਨੁਕਸਾਨ ਚ ਗੁੱਸਾ ਵੀ ਹੁੰਦਾ ਕਈ ਵਾਰ ਕਿਸੇ ਨੇ ਨੁਕਸਾਨ ਕਰਤਾ ਗੁੱਸਾ ਹੁੰਦਾ ਗੁੱਸੇ ਦੀ ਗਰਮੀ ਹੈ ਕਰੋਧ ਹੁੰਦਾ ਸੀਤ ਭੈ ਵੀ ਹੁੰਦਾ ਕਿਤੇ ਨੁਕਸਾਨ ਦਾ ਭੈ ਹੁੰਦਾ ਵਿਰੋਧ ਦਾ ਭੈ ਹੁੰਦਾ ਬੇਇੱਜ਼ਤੀ ਦਾ ਭੈ ਹੁੰਦਾ ਕਿਤੇ ਮਾਨ ਸਨਮਾਨ ਦਾ ਹੰਕਾਰ ਹੋ ਜਾਂਦਾ ਇਹ ਉਸ ਨਸੀਬ 'ਚ ਆ ਗਿਆ ਸਭ ਕੁਝ ਸੀਰਾ ਦਾਤਾ ਹੋਏ ਸੀਧ ਸੀਰਾ ਹੋ ਗਿਆ ਉਸ ਨੂੰ ਦਾਤਾ ਹੋ ਗਿਆ ਕਦੇ ਗੁੱਸਾ ਆ ਗਿਆ ਕਦੇ ਕਹੋ ਜੀਰਾ ਉਹ ਜੜਦਾ ਕਹੋ ਜਾਏ ਪਹਿਲੇ ਕਿ ਤਾਂ ਹੰਕਾਰ ਜਾਂ ਅਸਮਾਨ ਨੂੰ ਲੱਗ ਜਾਂਦਾ ਰੱਬ ਤੋਂ ਹੀ ਬੜਾ ਬਣ ਜਾਂਦਾ ਜਿਵੇਂ ਕ੍ਰਿਸ਼ਨ ਬੜਿਆ ਹੋਇਆ ਮੈਂ ਉਹ ਕਿਤੇ ਕੱਖ ਨਹੀਂ ਰਹਿੰਦਾ ਕਿਤੇ ਕੁਝ ਨਹੀਂ ਰਹਿੰਦਾ ਗਿਆਨੀ ਤਤ ਗੁਰਮੁਖ ਵਿਚਾਰੀ ਗਿਆਨੀ ਤਤ ਗੁਰਮੁਖੀ ਵਿਚਾਰੀ ਗਿਆਨੀ ਹੋਇਆ ਗਿਆਨੀ ਉਹ ਗੁਰਮੁਖ ਹੈ ਜਿਹਨੇ ਤਤ ਵਸਤੂ ਵਿਚਾਰ ਲਈ ਇਹਨੇ ਤਤ ਵਸਤੂ ਸੰਸਾਰ ਦੀ ਤਤ ਵਸਤੂ ਹੈ ਜਿਹੜੀ ਉਹ ਵਿਚਾਰ ਤਤ ਤਤ ਹੋਇਆ ਜਿਹੜਾ ਮਰਦਨ ਜਿਵੇਂ ਤੇਲਾਂ ਦੇ ਵਿੱਚ ਤੇਲ ਤਤ ਹੈ ਪੱਕੀ ਕੀ ਹੈ ਖੜ ਖੜ ਕਿਹਦੀ ਹੁੰਦੀ ਹੈ ਖੁਰਾਕ ਪਸ਼ੂਆਂ ਦੀ ਤਤ ਕੀ ਹੈ ਤਤ ਆਦਮੀ ਦੀ ਆਦਮੀ ਤੇਲ ਖਾਂਦੇ ਨੇ ਪਸ਼ੂ ਨੂੰ ਖਾਂਦੇ ਨੇ ਜਿਹੜੇ ਤਾਂ ਆਦਮੀ ਨੇ ਉਹ ਤਾਂ ਗੁਰਬਾਣੀ ਦਾ ਤਤ ਖਾਣਗੇ ਮੱਖਣ ਖਾਣਗੇ ਇਹ ਲੱਸੀ ਆ ਪਸ਼ੂ ਪੀਣਗੇ ਉਹ ਆਦਮੀ ਵੀ ਪਸ਼ੂ ਨੇ ਉਹ ਆਦਮੀ ਵੀ ਪਸ਼ੂ ਨੇ ਜਿਹੜੇ ਤਤ ਬਿਹਿੰਨਾ ਕੁਝ ਖਾ ਰਹੇ ਨੇ ਜੋ ਗੁਰਬਾਣੀ ਉਹਨਾਂ ਨੂੰ ਆਦਮੀ ਨਹੀਂ ਮੰਨਦੀ ਬਿਨਾ ਪੂਛ ਤੇ ਪਸ਼ੂ ਮੰਨਦੀ ਹੈ ਪਸ਼ੂ ਬਿਨ ਪੂਛ ਸਮਾਨ ਬਿਨਾ ਪੂਛ ਤੇ ਪਸ਼ੂ ਸਮਾਨ ਨਹੀਂ ਹੋ ਬੰਦਰ ਹੈ ਪਹਿਲਾਂ ਇਹਦੇ ਪੂਛ ਹੈ ਨਾ ਫਿਰ ਉਹ ਜਿਹੜਾ ਦੂਆ ਬਣ ਜਾਂਦਾ ਇੱਕ ਕਾਲਾ ਜਾਂ ਚਪੰਜੀ ਚਪੰਜੀ ਉਹਦੇ ਪੂਛ ਕੱਟ ਗਈ ਹੈ ਹੋ ਜਾਈ ਉਤੋਂ ਆ ਗਿਆ ਆਦਮੀ ਬਲੂ ਚਲਾ ਗਿਆ ਉਤੋਂ ਗਿਆ ਪੂਛ ਉਤੋਂ ਸੱਤ 8 9 ਵੈਰਾਈਟੀਆਂ ਨੇ ਨਹੀਂ 8 9 ਤਸਵੀਰਾਂ ਆਈਆਂ ਇਹਦੇ 8 9 ਦੇ ਸ਼ਕਲ ਬਦਲ ਲਈ ਬਦਲਦੀ ਇਹੋ ਜਿਹਾ ਹੈ ਜਿਹੇ ਜੇ ਉਹ ਸਮਝ ਲਓ ਕੁੜੀ ਸਾਲੇ ਨੇ ਉਹਨਾਂ ਨੂੰ ਮਿਲਦੀ ਜੁਲਦੀ ਸ਼ਕਲ ਉਧਰ ਕੌਮ ਹੈ ਨਾ ਉੜੀਸਾ ਵਰਗੇ ਉਹ ਜੀ ਸ਼ਕਲ ਫਿਰ 8ਵੇਂ 9ਵੇਂ ਸੋ ਜਾ ਕੇ ਫਿਰ ਆਦਮੀ ਡਿਵੈਲਪ ਹੋ ਗਿਆ ਨੇ ਆਪਣੇ ਆਪ ਹੀ ਹੋ ਜਾਂਦਾ ਡਿਵੈਲਪ ਹੋਏ ਰਹੇ ਨੇ ਇੱਧਰ ਸੁਰਗ ਤਾਂ ਕਹਿੰਦੇ ਨੇ ਧਰਤੀ ਨੂੰ ਇਹ ਡਿਵੈਲਪਡ ਨੇ ਸਾਰੇ ਇਹ ਡਿਵੈਲਪਡ ਨੇ ਉਹ ਪਿੱਛੇ ਲੱਗੇ ਨੇ ਮੂਰੇ ਇੱਥੇ ਗਿਆਨ ਤਾਂ ਹੀ ਪੈਦਾ ਹੁੰਦਾ ਜਿਹੜੇ ਅੰਗਰੇਜ਼ ਨੇ ਡਿਵੈਲਪਡ ਹੋ ਵੀ ਨੇ ਉਹ ਦੂਏ ਪਾਸੇ ਨੂੰ ਚਲੇ ਗਏ ਮਾਇਆ ਪਾਸੇ ਜਿਹੜਾ ਮਾਇਆ ਵਾਲੇ ਪਾਸੇ ਨੂੰ ਚਲਾ ਜਾਵੇ ਨਾ ਉਹ ਰਕਸ਼ੇਸ਼ਨ ਮੰਨਿਆ ਜਾਂਦਾ ਸਰੀਰ ਕਰਕੇ ਉਹ ਵੀ ਸੁੰਦਰ ਨੇ ਅਕਲ ਵੀ ਹੈਗੀ ਪਰ ਅਕਲ ਸਾਰੀ ਖੋਜ ਮਾਇਆ ਦੀ ਉਹਨਾਂ ਦੇ ਬੜੇ ਬੜੇ ਰੇ ਮਾਇਆ ਵੱਲ ਖੋਜਦੇ ਰਹੇ ਨੇ ਮਾਇਆ ਜਗਾਨਾਂਗੇ ਮਸ਼ੀਨੀ ਦੀ ਗਾਹ ਨਾਲ ਤੇ ਸਾਡੇ ਤੱਤ ਖੋਜਦੇ ਰਹੇ ਨੇ ਇਹ ਤਾਂ ਮਾਇਆ ਦੀ ਵੀ ਖੋਜ ਕਰਦੇ ਪਰ ਮਾਇਆ ਦੀ ਖੋਜ ਇਹਨਾਂ ਨੇ ਛੱਡਤੀ ਵੀ ਨੁਕਸਾਨ ਜ਼ਿਆਦਾ ਹੋਇਆ ਮਹਾਭਾਰਤ ਦੀ ਲੜਾਈ ਬਹੁਤ ਨੁਕਸਾਨ ਹੋ ਗਿਆ ਉਹਨਾਂ ਨੇ ਕਹਾ ਇਹ ਸਾਰਾ ਖੋਜ ਦੀ ਮਿਹਰਬਾਨੀ ਜਿਵੇਂ ਹੁਣ ਦਰਦੇ ਨੇ ਜੇ ਲੜਾਈ ਹੋ ਗਈ ਟਮਨ ਵਾਰ ਹੋ ਗਈ ਸਭ ਤਬਾਹ ਹੋ ਜਾਊਗਾ ਇਹ ਜੇ ਡਰੇ ਨੇ ਖੋਏ ਨਹੀਂ ਛੱਡ ਤੇ ਖੋਏ ਨੁਕਸਾਨ ਦੇ ਵਰਡ ਨੂੰ ਸਾਡੇ ਨੂੰ ਛੱਡਣੀ ਪੈਣੀ ਹੈ ਜੇ ਗਲਤੀ ਨਾਲ ਦੀ ਵਰਡ ਮਰ ਗਈ ਫੇਰ ਛੱਡ ਦੇਣਗੇ ਗਲਤੀ ਨਾਲ ਚੱਲ ਸਕਦੇ ਨੇ ਹਾਂਜੀ ਨਾਨਕ ਜਾ ਕੋ ਕਿਰਪਾ ਧਾਰੀ ਗਿਆਨੀ ਤਤ ਗੁਰਮੁਖ ਵਿਚਾਰੀ ਜਿਹਨੇ ਤਤ ਗੁਰਮੁਖ ਵਿਚਾਰ ਲਈ ਗੁਰਮੁਖ ਨੇ ਤਤ ਵਿਚਾਰ ਲਿਆ ਇਹ ਸਮਝ ਲਓ ਤੇ ਕਿਰਪਾ ਹੈ ਨਾਨਕ ਕੋ ਕਿਰਪਾ ਨਹੀਂ ਉਹਨੇ ਤਤ ਵਿਚਾਰਿਆ ਜੀ ਤੇ ਕਿਰਪਾ ਹੋਰ ਕੋਈ ਕਿਰਪਾ ਦੀ ਜਾਂਦੀ ਐ ਨਾ ਕਿਉਂ ਵੀ ਜਿਹਦੇ ਕੋ ਧਨ ਜ਼ਿਆਦਾ ਉਹ ਤੇ ਕਿਰਪਾ ਅਸੀਂ ਉਹਦੇ ਕਿਰਪਾ ਜ਼ਿਆਦਾ ਮੰਨਦੇ ਹਾਂ ਜਿਹਦੇ ਕੋ ਧਨ ਸੰਸਾਰੀ ਲੋਕ ਦਾ ਸੰਸਾਰੀ ਜਾਇਦਾਦ ਸੰਪਤੀ ਜਿਹਦਾ ਕੰਮ ਜ਼ਿਆਦਾ ਚੱਲਦਾ ਸੰਸਾਰੀ ਲੋਕ ਉਹਦੇ ਤੇ ਕਿਰਪਾ ਮੰਨਣਗੇ ਸੱਚਖੰਡ ਵਾਲੇ ਨਹੀਂ ਮੰਨਦੇ ਸੱਚਖੰਡ ਵਾਲੇ ਇੱਕ ਭਗਤ ਨੂੰ ਇੰਦਰ ਦੇਵਤੇ ਤੋਂ ਇੰਦਰ ਰਾਜਾ ਹੈ ਦੇਵਤੇ ਇੰਦਰ ਰਾਜਾ ਤੋਂ ਇੰਦਰ ਰਾਜਾ ਰਾਜੇ ਨੂੰ ਭਗਤ ਕੰਗਾਲ ਸਮੇਤ ਸੋ ਜਾਣੇ ਇੰਦਰ ਕੋ ਰੰਕ ਸੋ ਗਣੇ ਇੰਦਰ ਕੋ ਰੰਕ ਰਵਿਦਾਸ ਤਾਂ ਇੰਦਰ ਨੂੰ ਰੰਕ ਗਣ ਕੰਗਾਲ ਤੇ ਨਾਮ ਹੀ ਨਾ ਨਾਮ ਤੋਂ ਬਿਨਾ ਸਭ ਨੀਚ ਨੇ ਕੰਗਾਲ ਵੀ ਨੇ ਨੀਚ ਵੀ ਨੇ ਖਸਮ ਸਾਰੇ ਤੇ ਕਮਜ਼ੋਰ ਜਿਹੜੀ ਔਰਤ ਆਪਣੇ ਪਤੀ ਨੂੰ ਦਾ ਤਿਆਗ ਕਰੇ ਉਹਨੂੰ ਸੰਸਾਰ ਦੇ ਲੋਕ ਕਮਜ਼ੋਰ ਕਹਿੰਦੇ ਨੇ ਜਿਹਦੀ ਜਾਤ ਚੰਗੀ ਨਹੀਂ ਸੀ ਇਹਦੀ ਖਾਨਦਾਨੀ ਚੰਗੀ ਨਹੀਂ ਸੀ ਇਹ ਚੰਗੇ ਖਾਨਦਾਨ ਦੀ ਨਹੀਂ ਸੀਗੀ ਘਰਾਣੇ ਚੰਗੇ ਦੀ ਨਹੀਂ ਸੀ ਇਹ ਕਹਿੰਦੇ ਨੇ ਨਾ ਲੋਕ ਉਹ ਕਹਿੰਦੇ ਐਵੇਂ ਹੀ ਅਸੀਂ ਕਹਿੰਦੇ ਜੇ ਕੋਈ ਧਾਰਮਿਕ ਬੰਦਾ ਹੋਵੇ ਧਰਮ ਧਾਰਨ ਕਰਕੇ ਖਸਮ ਨਾਲ ਨਾ ਜੁੜੇ ਸੱਚ ਸੱਚ ਸੱਚ ਨਾਲ ਨਾ ਜੁੜੇ ਖਸਮ ਤੋਂ ਮਤਲਬ ਸੱਚ ਹੈ ਸੱਚ ਸਭ ਨਾਲ ਖਸਮ ਨਾਮ ਤੋਂ ਬਿਨਾ ਫਿਰ ਜੇ ਖਸਮ ਨਾਲ ਨਹੀਂ ਜੁੜਿਆ ਉਹ ਨੀਚ ਹੈ ਉਹ ਕਮਜ਼ਾਤ ਹੈ ਇਧਰ ਅਸੀਂ ਨੀਚ ਕਹਿੰਦੇ ਹਾਂ ਫਿਰ ਨੀਚ ਤਾਂ ਪੰਡਤ ਵੀ ਨੀਚ ਉਸ ਵੇਲੇ ਅਸਲ ਦੇ ਵਿੱਚ ਜਦੋਂ ਕਿ ਪੰਡਤ ਨੀਚ ਕਰਮ ਕਰਦਾ ਹੈ ਜਿਹਨੂੰ ਪੰਡਤ ਨੀਚ ਕਹਿੰਦਾ ਉਹ ਨੀਚ ਕਰਮ ਨਹੀਂ ਕਰਦਾ ਨਾੜਦਾ ਕਹਿੰਦਾ ਉਹ ਸੇਵਾ ਕਰਦਾ ਭਾਈ ਤੂੰ ਸੇਵਾ ਕਰ ਪੰਡਤ ਇਹ ਕਹਿੰਦਾ ਵੀ ਤੂੰ ਸੇਵਾ ਕਰਨੀ ਹੈ ਬੈਸ਼ਰ ਸੁੱਧਰ ਨੂੰ ਕਹਿੰਦਾ ਵੀ ਸੇਵਾ ਕਰ ਛਤਰੀਆ ਪੰਡਤ ਦੀ ਉਹ ਤਾਂ ਉਹਨੂੰ ਸੇਵਾ ਦਾ ਦਰਜਾ ਦੇਈ ਬੈਠਾ ਹੈ ਆਪ ਕੀ ਕਰਦਾ ਤੂੰ ਤੂੰ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ ਸੋ ਪੜਨਾ ਜੋ ਮਨ ਪ੍ਰਬੋਧ ਹੈ RAM ਨਾਮ ਆਤਮ ਵਿੱਚ ਸੋਧਾ RAM ਨਾਮ ਸਾਰ ਰਸ ਪੀਵੇ ਤਿਸ ਪੰਡਤ ਕੇ ਉਪਦੇਸ਼ ਜਗ ਜੀਵੇ ਚੋ ਵਰਣਾ ਕੋ ਦੇ ਉਪਦੇਸ਼ ਉਪਦੇਸ਼ ਉਹਨਾਂ ਨੂੰ ਵੀ ਦੇਣਾ ਸੀ ਚਾਰਾ ਨੂੰ ਦਿੱਤਾ ਹੈ ਨਹੀਂ ਨੀਚ ਹੋ ਗਿਆ ਨਾ ਨੀਚ ਤੂੰ ਨਾ ਤਾਂ ਰਾਮ ਨਾਮ ਹਿਰਦੇ ਸੋਧੇ ਇਹ ਵੀ ਨੀਚ ਹੈ ਸੇਵਾ ਕਰਾਈ ਜਾਂਦੇ ਉਹ ਸੇਵਾ ਕਰੀ ਜਾਂਦੇ ਨੇ ਤੂੰ ਕੀ ਕਰਦਾ ਉਹਨਾਂ ਨੂੰ ਕੀ ਦਿੰਦਾ ਤੂੰ ਇਸ ਤੂੰ ਕਰਮ ਨੀਚ ਕੀਤਾ ਪੰਡਤ ਨੇ ਪੰਡਤ ਤੋਂ ਖੋ ਕੇ ਜ਼ਿੰਮੇਵਾਰੀ ਦਰਗਾਹ ਨੇ ਛਤਰੀਆਂ ਨੂੰ ਦੇ ਦਿੱਤੀ ਇਹ ਛਤਰੀਆਂ ਜੋ ਹੋਏ ਨੇ ਵੈਸਾ ਜੋ ਸ਼ੂਦਰ ਹੁੰਦੇ ਵੈਸਾ ਜੋ ਧੰਨਾ ਜੱਟ ਹੋਇਆ ਸ਼ੂਦਰਾ ਜੋ ਕਬੀਰ ਹੋਇਆ ਰਵਦਾਸ ਹੋਇਆ ਨਾਈ ਸੈਣ ਹੋਇਆ ਇਹ ਸ਼ੂਦਰਾ ਜੋ ਆ ਛਤਰੀਆਂ ਜੋ ਹੀ ਨੇ ਪਰ ਦਸਮ ਪਾਸ਼ਾ ਨੇ ਸ਼ੂਦਰਾ ਔਰ ਛਤਰੀਆਂ ਨੂੰ ਸ਼ੂਦਰਾ ਔਰ ਬੈਸਾ ਨੂੰ ਛਤਰੀ ਮੰਨ ਲਿਆ ਬਣਾਤਾ ਛਤਰੀ ਬਣਾਤਾ ਤਲਵਾਰਾਂ ਪਾਤੀਆਂ ਘੋੜੇ ਤੇ ਬੈਠਣ ਦੀ ਯਾਦ ਦੇਤੀ ਚੋਲੇ ਪਾਤੇ ਆ ਚੋਲਾ ਛਤਰੀ ਦੇ ਬਿਨਾਂ ਨਹੀਂ ਪਾ ਸਕਦਾ ਸੀ ਕੋਈ ਤੁਹਾਨੂੰ ਸ਼ਾਇਦ ਪਤਾ ਨਹੀਂ ਇਸ ਗੱਲ ਦਾ ਚੋਲੇ ਖਾਤਰ ਲੜਾਈ ਸੀ ਚੋਲਾ ਨਹੀਂ ਪਾਉਣ ਦੇਣਾ ਬਾਈ ਧਾਰੀਆਂ ਦੀ ਇਹ ਨੰਬਰ ਸ਼ਰਾਇਆ ਨਾ ਇਹਨਾਂ ਨੇ ਚੋਲੇ ਤੇ ਲੜਾਈ ਹੋਈ ਆ ਵੀ ਇਹ ਚੋਲਾ ਅਸੀਂ ਇਹਨਾਂ ਨੂੰ ਪਾਉਣ ਦੇਣਾ ਜਿਹੜੀਆਂ ਦੁਨੀਆਂ ਜਾਤਾਂ ਨੇ ਛੋਟੀਆਂ ਤਲਵਾਰ ਨਹੀਂ ਪਾਉਣ ਦੇਣੀ ਉੱਤੇ ਦੀ ਬੜੀ ਤੁਸੀਂ ਤਾਂ ਸਾਡੇ ਅਸੂਲ ਹੈ ਵਿਗਾੜਦੇ ਪੁਰਾਣੇ ਬਾਈ ਧਾਰੀਏ ਸਾਰੇ ਖਰਾਬ ਇਹਨਾਂ ਬਟਲ ਹੋਏ ਨੇ ਸਾਡੇ ਬਰਾਬਰ ਝੋਲੇ ਪਾਉਂਦੇ ਤੁਸੀਂ ਅਸੀਂ ਛਤਰੀ ਬੱਕਰੇ ਕਿੱਥੇ ਰਹਿ ਗਏ ਫਿਰ ਇਹ ਡਰੈਸ ਰੱਖਵੀਂ ਸੀ ਛਤਰੀਆਂ ਦੀ ਇਹਨੂੰ ਪੜਨ ਵੀ ਨਹੀਂ ਪਾ ਸਕਦਾ ਡਰੈਸ ਨੂੰ ਤੁਹਾਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਹੈਗਾ ਇਹ ਗੱਲਾਂ ਦਾ ਅਕਾਲੀਆਂ ਨੂੰ ਨਹੀਂ ਪਤਾ ਨਾਲੇ ਅਕਾਲੀਆਂ ਦਾ ਮਤਲਬ ਹੀ ਕੋਈ ਨਹੀਂ ਅਕਾਲੀਆਂ ਨੂੰ ਦੱਸਾਂਗੇ ਉਹ ਤਾਂ ਉਹਨਾਂ ਦਾ ਖਰਾਬ ਜਾਂਦੀ ਉਹਨਾਂ ਨੇ ਆਪ ਜੋੜੇ ਪਾਉਣੇ ਨਹੀਂ ਉਹਨਾਂ ਦਾ ਸ਼ਰਮ ਆਉਂਦੀ ਹੈ ਇਹਦੇ ਵਾਸਤੇ ਜ਼ਿਆਦਾ ਲੜਾਈ ਹੋਈ ਹੈ ਨਜ਼ਰ ਪਾਸ਼ਾ ਕਹਿੰਦੇ 70 ਸਭਾ ਕਰਤ ਵਿਪਨ ਕੀ ਛਤਰੀ ਜਿਹੜੇ ਨੇ ਇਹ ਵਿਪਰਨ ਵਾਲੇ ਬੰਮਣ ਵਾਲੇ ਕੰਮੇ ਕਰਦੇ ਨੇ ਹੁਣ ਦੇਖੋ ਬੈਸ ਵੀ ਨੇ ਸ਼ੁੱਧਰ ਵੀ ਨੇ ਨਾਲ ਪੰਜ ਪਿਆਰਿਆਂ ਚ ਹੈ ਨਹੀਂ ਕਹਿ ਰਹੇ ਨੇ ਛਤਰੀ ਸਾਰਿਆਂ ਨੂੰ ਉਹ ਛੋਟੀ ਗੱਲ ਨਹੀਂ ਹੈ ਇਹ ਇਹ ਗੱਲਾਂ ਅਸੀਂ ਦੱਸਾਂਗੇ ਜਿਹੜੀਆਂ ਸੀਨੇ ਬਸੀਨੇ ਨੇ ਦਸਮ ਗ੍ਰੰਥ ਚ ਨੇ ਇਹ ਦਸਮ ਗ੍ਰੰਥ ਚੋਂ ਬਿਨਾਂ ਕਿਵੇਂ ਪਤਾ ਲੱਗੂਗਾ ਲੜਾਈ ਹੋਈ ਹੈ ਦਸਮ ਪਾਸ਼ਾ ਜੰਗ ਦੀ ਝਗੜੇ ਦੀ ਇਹ ਉਹ ਦਸਮ ਦੇ ਦਹਾ ਚੋਂ ਪਤਾ ਲੱਗੂਗਾ ਆ ਤਾਂ ਉਦੋਂ ਪਹਿਲਾਂ ਪਹਿਲਾਂ ਦਾ ਇਹ ਤਾਂ ਪੰਜਮ ਪਾਸ਼ਾ ਦੀ ਸ਼ੀਦੀ ਤੋਂ ਪਹਿਲਾਂ ਪਹਿਲਾਂ ਦੀ ਤੁਹਾਡੇ ਕੋਲ ਪਿਛਲਾ ਇਤਿਹਾਸ ਤੁਹਾਡਾ ਕੌਣ ਦੱਸੂਗਾ ਕਿਹੜਾ ਗੁਰੂ ਦੱਸੂ ਗੁਰੂ ਵਾਲਾ ਪ੍ਰਮਾਣ ਕਰਨਾ ਸੀ ਬੰਦੇ ਵਾਲਾ ਨਹੀਂ ਕਰਨਾ ਪਰ ਬੰਦੇ ਵਾਲਾ ਜਿਹੜਾ ਇਤਿਹਾਸ ਗਲਤ ਹੋ ਸਕਦਾ ਗੁਰੂਆਂ ਨੇ ਇਤਿਹਾਸ ਦਿੱਤਾ ਜਿਹੜਾ ਉਹ ਸਾਡੇ ਕੋਲ ਹੈ ਉਹ ਜੋ ਅਸੀਂ ਆਪਣੇ ਮਤਲਬ ਦੇ ਨੁਕਤੇ ਦੇਖ ਲੈਣਾ ਵੀ ਗੱਲ ਕੀ ਹੈ ਤੈਨੂੰ ਸਮਝ ਗਿਆ ਨਹੀਂ ਜੀ ਵਸੀਅਤ ਵੀ ਕੀਤੀ ਹੈ ਗੁਰੂ ਗ੍ਰੰਥ ਦਸਮ ਗ੍ਰੰਥ ਦੇ ਐਨ ਵੱਧ ਵਿੱਚ ਨੇ ਵਿਚਾਲੇ ਉਹ ਜੀ ਵਸੀਅਤ ਕੀਤੀ ਹੈ ਖਾਲਸੇ ਨੂੰ ਖਾਲਸਾ ਦੇ ਵਿੱਚ ਦੇਖੋ ਖਾਲਸੇ ਚ ਬ੍ਰਾਹਮਣ ਵੀ ਨੇ ਸਤੀਦਾਸ ਮਤੀਦਾਸ ਨੇ ਬ੍ਰਾਹਮਣ ਵਿਦਿਆ ਗੁਰੂ ਬ੍ਰਾਹਮਣ ਦਸਮ ਪਾਸ਼ਾ ਦਾ ਜਿਹੜੇ ਛਤਰੀ ਦਸਮ ਪਾਸ਼ਾ ਨੇ ਬਣਾਇਆ ਖਾਲਸਾ ਇਹ ਚਾਰੇ ਹੀ ਵਰਣ ਨੇ ਚਾਰ ਵਰਣ ਇੱਕ ਵਰਣ ਕਰਾਉ ਇੱਕੋ ਵਰਣ ਕਰਾਤਾ ਇਹ ਛਤਰੀ ਵੀ ਨੇ ਆਪ ਛਤਰੀਓ ਨੇ ਛੋਟੀਆਂ ਜੋ ਬੇਦੀਆਂ ਜੋ ਛਤਰੀ ਨੇ ਉਹ ਜੋ ਆਏ ਹੋਏ ਬ੍ਰਾਹਮਣ ਵੀ ਨੇ ਸ਼ੂਦਰ ਵੀ ਨੇ ਬੈਸ ਵੀ ਨੇ ਚਾਰੇ ਵਰਣ ਚਾਰਾਂ ਨੂੰ ਅੰਮ੍ਰਿਤ ਛਕਾ ਕੇ ਚਾਰਾਂ ਨੂੰ ਕਿਰਪਾਨਾ ਚੋਲੇ ਪਾ ਕੇ ਚਾਰਾਂ ਨੂੰ ਕਹਿਤਾ ਆਪ ਇਹਨਾਂ ਨਾਲ ਲੜਾਈ ਲੜੀ ਬਾਈ ਨਹੀਂ ਇਹ ਵਿਰੋਧ ਕਰਦੇ ਸੀ ਅਸੀਂ ਨਹੀਂ ਪੜਦੇ ਇਸ ਗੱਲ ਦਾ ਵਿਰੋਧ ਸੀ ਬਹੁਤਾ ਜ਼ਿਆਦਾ ਬਾਈ ਤਾਂ ਪੰਡਤ ਨੂੰ ਮੌਕਾ ਮਿਲ ਗਿਆ ਪੰਡਤ ਕਹਿੰਦਾ ਪਹਿਲਾਂ ਤਾਂ ਸਾਡੇ ਤੇ ਅਟੈਕ ਸੀ ਫਿਲੋਸਫੀਕਲ ਹੁਣ ਤਾਂ ਤੇਰੀ ਡਰੈਸ ਤੇ ਅਟੈਕ ਹੋ ਗਿਆ ਛਤਰੀ ਦੇ ਛਤਰੀ ਅਰਪਣ ਤੱਕ ਇਕੱਠੇ ਹੋ ਗਏ ਤੇ ਛਤਰੀ ਕੋ ਤਲਵਾਰ ਸੀ ਰਾਜ ਸੀ ਪੰਡਤ ਕੋਲ ਕਲਮ ਸੀ ਫਲਸਫੀ ਸੀ ਉਧਰ ਕੱਟੜਵਾਦ ਇਸਲਾਮ ਦਾ ਉਹਦੇ ਖਿਲਾਫ ਸੀ ਉਹ ਦੁਆ ਉਹਨਾਂ ਨੇ ਖਿਲਾਫ ਕਰ ਲਈ ਮੌਲਵੀਆਂ ਨੇ ਰਾਜਾ ਖਿਲਾਫ ਕਰ ਲਿਆ ਮੁਸਲਮਾਨ ਤਾਂ ਇਕੱਠੇ ਹੋਏ ਸੀ